ਸ਼ਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਵੇ ਸਰਗੁਣ ਨਿਰਗੁਣ ਨਿਰੰਕਾਰ ਸਰਗੁਣ ਹੁੰਦਾ ਸਾਰੇ ਗੁਣਾ ਸਹਿਤ ਜੇ ਸਾਰੇ ਗੁਣ ਹੋਣ ਨਿਰਗੁਣ ਹੁੰਦਾ ਜਿਹਦੇ ਵਿੱਚ ਗੁਣ ਨਾ ਹੋਣ ਕੋਈ ਅਸਲ ਤੇ ਗੁਣ ਉਹਦੇ ਗੁਣ ਗਲ ਗਏ ਗੁਣ ਤਾਂ ਸੀਗੇ ਗੁਣ ਗੁਣ ਇਸ ਵਕਤ ਗੁਣ ਜਿਹੜੇ ਨੇ ਗਲੇ ਹੋਏ ਨੇ ਹਰ ਵਿਸਰਤ ਤੇਰੇ ਗੁਣ ਗਲਿਆ ਕਿਸੇ ਦੇ ਸਾਰੇ ਹੀ ਗੁਣ ਨਹੀਂ ਗਲਦੇ ਸੱਚੇ ਹੀ ਗਲਦੇ ਜੋਤ ਦੀ ਗੱਲ ਆ ਕਿ ਅੱਧੇ ਗੁਣ ਗਲਦੇ ਅੱਧੇ ਨਹੀਂ ਗਲਦੇ ਤੋ ਮਨ ਮਰਦਾ ਦੀ ਇਹ ਇੱਕ ਗੁਣ ਹੈ ਇਹਦਾ ਰਹੂਗੇ ਰਹੂਗਾ ਸਭ ਨਹੀਂ ਚੱਲਦਾ ਜੋਤ ਮਰ ਨਹੀਂ ਸਕਦੀ ਇਹਦੀ ਮੌਤ ਨਹੀਂ ਹੈ ਕਦੇ ਵੀ ਸੰਸਕਾਰ ਨਹੀਂ ਹੋ ਸਕਦੀ ਇਹ ਤਾਂ ਗੁਣਾ ਹੈ ਇਹ ਗੁਣ ਰਹੂਏ ਰਹੂਗਾ ਰਹੂ ਸਤ ਸਰੂਪ ਹੈ ਜੋਤ ਮਾਇਆ ਨਹੀਂ ਹੈ ਮਾਇਆ ਵੀ ਨਹੀਂ ਮਰਦੀ ਵੈਸੇ ਮਾਇਆ ਵੀ ਨਹੀਂ ਮਾਇਆ ਦੀ ਰੂਪ ਮੰਨਦਾ ਮਾਇਆ ਜਿਹੜੇ ਮਾਇਆ ਦੇ ਰੂਪ ਬਣਦੇ ਨੇ ਨਾ ਉਹ ਫਿਰ ਸਦਾ ਚੇਂਜ ਆਫ ਸਟੇਟ ਹੁੰਦੀ ਹੈ ਜੇ ਬਰਫ਼ ਹੈ ਪਾਣੀ ਬਣ ਗਿਆ ਪਾਣੀ ਤੋਂ ਭਾਪ ਬਣ ਗਈ ਭਾਪ ਤੋਂ ਫਿਰ ਪਾਣੀ ਬਣ ਗਿਆ ਪਾਣੀ ਤੋਂ ਫਿਰ ਬਰਫ਼ ਬਣ ਗਈ ਇਦਾਂ ਪੰਜ ਤੱਤਾਂ ਦੇ ਜਿਹੜੇ ਸਰੀਰ ਬਣਦੇ ਨੇ ਸਰੀਰ ਬਣ ਜਾਂਦੇ ਨੇ ਉਹਦਾ ਸਰੀਰ ਦਾ ਰੂਪ ਹੁੰਦਾ ਜਦ ਸਰੀਰ ਆਤਮਾ ਛੱਡ ਜਾਂਦੀ ਹੈ ਜਿੰਨਾ ਜਿਹੜਾ ਆਤਮਾ ਰਹਿੰਦੀ ਹੈ ਫਿਰ ਉਹ ਤੱਤ ਤਤ ਤਤਾਂ ਮਿਲ ਜਾਂਦੀ ਰੂਪ ਹੈ ਜੈਨ ਇਹ ਮਾਇਆ ਦੀ ਗੱਲ ਹੈ ਦਸਤਾ ਹੈ ਕੁਝ ਨਹੀਂ ਹੈ ਸਾਇੰਸ ਵੀ ਮੰਨਦੀ ਹੈ ਨਾ ਥਿੰਕ ਕੈਨ ਬੀ ਡਿਸਟਾਰਡ ਕੁਝ ਵੀ ਦਸਤਕਸ਼ਨ ਇੱਥੇ ਹੈ ਨਹੀਂ ਬਿਨਸਤਾ ਕੁਝ ਨਹੀਂ ਇੱਥੇ ਜੋ ਕੁਝ ਪਾਇਆ ਸੋ ਇੱਕਾ ਵਾਰ ਜੋ ਪਾਇਆ ਹੈ ਸੰਸਾਰ 'ਚ ਹੈ ਨਾ ਮਾਇਆ ਮਰਦੀ ਹੈ ਨਾ ਬ੍ਰਹਮ ਮਰਦਾ ਮਰਦਾ ਦੋ ਹੀ ਨਹੀਂ ਮਾਇਆ ਆਪਣੇ ਰੂਪ ਮਾਇਆ ਸਪਲਿਟ ਹੋ ਜਾਂਦੀ ਹੈ ਮਾਇਆ ਚਾਰ ਪੰਜ ਤੱਤਾਂ ਦੇ ਵਿੱਚ ਡਿਵਾਈਡ ਹੋ ਜਾਂਦੀ ਹੈ ਇਹ ਡਿਵਾਈਡ ਨਹੀਂ ਹੁੰਦਾ ਇਹ ਡਿਵਾਈਡ ਨਹੀਂ ਹੁੰਦਾ ਹੈਗਾ ਜੋ ਤੇ ਡਿਵਾਈਡ ਨਹੀਂ ਹੁੰਦੀ ਅਸੀਂ ਕਹਿ ਦਿੰਦੇ ਦਾਲ ਹੋਈ ਹੈ ਡਿਵਾਈਡ ਨਹੀਂ ਹੋਈ ਡਿਵਾਈਡ ਹੋਈ ਨਹੀਂ ਸਕਦੀ ਐਤਾ ਨਹੀਂ ਹੋ ਸਕਦੀ ਜਿਵੇਂ ਚਣੇ ਦੀ ਦਾਲ ਆ ਡੱਡ ਦੋ ਟੋਟੇ ਹੋ ਜਾਂਦੇ ਤਾਂ ਨਹੀਂ ਹੁੰਦੀ ਪਰ ਸਾਡੇ ਕੋਲ ਹੈ ਨਹੀਂ ਕੁਝ ਕਹਿਣ ਨੂੰ ਕੁਝ ਇਸੇ ਚ ਹੁੰਦਾ ਹੁੰਦਾ ਜਾਂ ਕੁਝ ਇਸੇ ਚਾਨਣ ਹੁੰਦਾ ਉਹਨੂੰ ਅਸੀਂ ਡਿਵਾਈਡ ਕਰਦੇ ਜਿਹੜਾ ਇਸਾ ਹਨੇਰਾ ਉਹ ਮਾਨਾ ਉਹਦੇ ਦੌੜਦਾ ਮਨ ਨੇਰੇ ਦੌੜਦਾ ਰਹਿਣਾ ਨੇਰੇ ਤੇ ਮਨ ਨੇਰੇ ਜੇ ਦੌੜਦਾ ਮਨ ਤਾਂ ਮਨ ਹੈ ਹੀ ਨੇਰੇ ਦਾ ਜੀਵ ਮਨ ਨੇਰੇ ਦਾ ਜੀਵ ਹੈ ਜਦ ਨੇਰਾ ਖਤਮ ਹੋਇਆ ਮਨ ਖਤਮ ਜਿੰਨਾ ਜੇ ਨੇਰਾ ਅੰਦਰ ਦੌੜਦਾ ਜੋ ਜੇ ਨੇਰਾ ਖਤਮ ਹੋ ਜਾਂਦਾ ਇਹ ਟਾਈਟ ਹੋ ਜਾਂਦਾ ਇਹ ਏਰੀਆ ਟਾਈਟ ਹੋ ਜਾਂਦਾ ਇਹਨੂੰ ਰੁਕਣ ਨੂੰ ਥਾਂ ਨਹੀਂ ਰਹਿੰਦਾ ਬਸ ਜਿਆਦਾ ਨੇਰਾ ਨਹੀਂ ਰਹਿੰਦਾ ਫਿਰ ਮਨ ਨਹੀਂ ਰਹਿੰਦਾ ਅਗਿਆਨਤਾ ਦਾ ਦੂਆ ਨਾ ਹੈ ਮਨ ਦਾ ਜੋ ਪੈਦਾ ਹੋਈ ਹੋਈ ਚੀਜ਼ ਹੈ ਮਨ ਲੋਭ ਜੋ ਪੈਦਾ ਹੋਇਆ ਹੈ ਮਨ ਲੋਭ ਲਹਿਰ ਲੋਭ ਲਹਿਰ ਹੈ ਨਾ ਜਿਹੜੀ ਉਹੀ ਮਨ ਜੋ ਚੀਜ਼ ਅਸੀਂ ਦੇਖਦੇ ਆ ਉਹਦਾ ਸਾਨੂੰ ਲੋਭ ਹੁੰਦਾ ਵੀ ਇਹਨੂੰ ਹਾਸਲ ਕਰ ਲਿਓ ਉਹ ਮਨ ਇੱਛਾ ਦਾ ਦੂਆ ਨਾ ਮਨ ਇੱਛਾ ਸਾਨੂੰ ਡਿਵਾਈਡ ਕਰਦੀ ਹੈ ਇੱਛਾ ਇੱਛਾ ਪੈਦਾ ਹੁੰਦੀ ਹੈ ਅਸੀਂ ਆ ਕੰਮ ਕਰੀਏ ਕਿ ਨਾ ਕਰੀਏ ਖੈਰ ਗੁਣ ਸਾਰੇ ਖਤਮ ਨਹੀਂ ਹੁੰਦੇ ਜੋ ਕੁਝ ਗੁਣਾ ਜਿਹੜੇ ਜਿਹੜੇ ਗੁਣ ਗਲ ਗਏ ਹੈਗੇ ਤਾਂ ਸੀ ਨਾ ਰੂਪ ਹੈ ਵਿਗੜਿਆ ਹੈਗਾ ਇਹਦਾ ਗੜੀ ਹੋਈ ਚੀਜ਼ ਦਾ ਰੂਪ ਹੈ ਵਿਗੜਿਆ ਡਿਸਟਰਾਇ ਨਹੀਂ ਹੋਇਆ ਹੈ ਉਹ ਨਿਰਵੈਰ ਤਾਂ ਨਹੀਂ ਵੀ ਵੈਰ ਭਾਵਨਾ ਆ ਗਈ ਨਿਰਵੈਰ ਤਾਂ ਤੋਂ ਵੈਰ ਹੋ ਗਿਆ ਵੈਰ ਰੋਜ ਹੋ ਗਿਆ ਅਜੂਨੀ ਨੇ ਤਾਂ ਜਾ ਗਿਆ ਜੇ ਅਜੂਟੀ ਸੀ ਹੁਣ ਜੂਟੀ ਕਿਆ ਜੂਟੀ ਚ ਘੁੰਮਦਾ ਨੈਗ ਯਾਨੀ ਪੁੱਠੇ ਪਾਸੇ ਨੂੰ ਚਲਾ ਗਿਆ ਨਰਕ ਵਾਲੇ ਪਾਸੇ ਨੂੰ ਚਲਾ ਹਨੇਰੇ ਚ ਨੂੰ ਚਲਾ ਅਕਾਲ ਮੂਰਤ ਸੀ ਇਹ ਅਕਾਲ ਮੂਰਤੀ ਸੀ ਨਾ ਅਕਾਲ ਮੂਰਤੀ ਕੀ ਸੀ ਅਕਾਲ ਮੂਰਤੀ ਆ ਅਕਾਲ ਦੀ ਮੂਰਤੀ ਅਕਾਲ ਮੂਰਤੀ ਇਹ ਨਹੀਂ ਹੈ ਜਿਹੜੀ ਮੂਰਤੀ ਦਾ ਕਾਲ ਨਹੀਂ ਹੈ ਇਹਦਾ ਅਰਥ ਹੈ ਅਕਾਲ ਦੀ ਮੂਰਤੀ ਜੋਤ ਦੀ ਮੂਰਤੀ ਪੂਰਨ ਜੋਤ ਦੀ ਮੂਰਤੀ ਉਹ ਕਿਹਦੀ ਸੀ ਸ਼ਬਦ ਗੁਰੂ ਉਹ ਨਾਦ ਉਹਦੀ ਬਜਾਏ ਆ ਕਲਪਨਾ ਆ ਗਈ ਕਾਲ ਆ ਗਿਆ ਇਹਦਾ ਕਾਲ ਕਲਪਨਾ ਜੋ ਕਾਲ ਕਲਪਨਾ ਆ ਗਈ ਇਹਦੇ ਚ ਕਾਲ ਇਹਦਾ ਹੀ ਆ ਕਲਪਨਾ ਇਹਦਾ ਵੀ ਆ ਹੋਰ ਵੀ ਆ ਚਲੋ ਉਹ ਲੱਗ ਗੱਲ ਅਕਾਲ ਮੂਰਤ ਤੋਂ ਟੁੱਟ ਕੇ ਕਾਲ ਮੂਰਤ ਹੋ ਗਈ ਆ ਸਰੀਰ ਹੋ ਗਈ ਨਾ ਮੂਰਤੀ ਸਰੀਰ ਕਾਲੇ ਵਸ ਇਸ ਕਰਕੇ ਉਹ ਗੁਣ ਜਿਹੜੇ ਸੀਗੇ 네ਗੇਟਿਵ ਹੋ ਗਏ ਸਾਰੇ ਅਕਾਲ ਦੀ ਜਗ੍ਹਾ ਕਾਲ ਮੂਰਤ ਹੋ ਗਈ ਨਿਰਭੈ ਦੀ ਜਗ੍ਹਾ ਭੈ ਵੀ ਹੋਣ ਲੱਗ ਗਿਆ ਆ ਨਾ ਹੋ ਜਵੇ ਉਹ ਨਾ ਹੋ ਜਵੇ ਨਫਾ ਨੁਕਸਾਨ ਦਾ ਮੌਤ ਦਾ ਘਾਟੇ ਵਾਧੇ ਦਾ ਜਾਸਾ ਬਜਾਸ ਦਾ ਫਿਕਰ ਹੋ ਗਿਆ ਇਹ ਗੁਣ ਮਤਲਬ ਹੈ ਇਦਾਂ ਨੈਗੇਟਿਵ ਹੋ ਗਏ ਖਤਮ ਨਹੀਂ ਹੋਏ ਉਹ ਗੁਣ ਗਲ ਗਏ ਤੁਸੀਂ ਕਹਿੰਦੇ ਜਿਹੜੀ ਗਲ ਗਈ ਉਹਦੇ ਬਦਬੂ ਆਉਣ ਲੱਗੀ ਉਹ ਠੀਕ ਕਿਵੇਂ ਹੋਵੇ ਸਵਾਲ ਉਹ ਠੀਕ ਹੋ ਸਕਦੇ ਨੇ ਵਿਗੜ ਗਏ ਅਸੀਂ ਕਹਿੰਦੇ ਸਰੂਪ ਵਿਗੜ ਗਿਆ ਗੁਣਾ ਦਾ ਫਿਰ ਇਹ ਸਰੂਪ ਠੀਕ ਕਰਨਾ ਹੋ ਆ ਸਾਰਾ ਪ੍ਰੋਸੀਜਰ ਹੈ ਸਾਰਾ ਗੁਰਬਾਣੀ ਦਾ ਹੋਰ ਕੁਝ ਨਹੀਂ ਉਹ ਚਾਰ ਗੁਣ ਇਹਦੇ ਨੇ ਜਿਹੜੇ ਮਨ ਵਾਲੇ ਪਾਸੇ ਅਸੀਂ ਇਹ ਕਹਿ ਸਕਦੇ ਹਾਂ ਕਿ ਸਰੀਰ ਹੈ ਆਦਮੀ ਦਾ ਉਹਦੇ ਦੋ ਪਾਰਟ ਨੇ ਖੱਬਾ ਹਿੱਸਾ ਸੱਜਾ ਹਿੱਸਾ ਸੱਜੇ ਹਿੱਸਾ ਤਾਂ ਠੀਕ ਹੈ ਖੱਬੇ ਹਿੱਸੇ ਨੂੰ ਲਕਵਾ ਮਾਰ ਗਿਆ ਉਹ ਹਿੱਸਾ ਲਕਵਾ ਮਾਰਿਆ ਕੰਮ ਨਹੀਂ ਕਰਦਾ ਬਿਮਾਰੀ ਹੈ ਨਾ ਲਕਵਾ ਜੇ ਬਿਮਾਰੀ ਠੀਕ ਹੋ ਜਵੇ ਸਰੀਰ ਠੀਕ ਹੋ ਜਵੇ ਹਮੇ ਦਾ ਲਕਬਾ ਮਾਰ ਗਿਆ ਇਹਨਾਂ ਨੂੰ ਗੁਣਾ ਨੂੰ ਚਾਰਾਂ ਨੂੰ ਉਹ ਹਮੇ ਦਾ ਲਕਬਾ ਠੀਕ ਹਮੇ ਠੀਕ ਹੋ ਜਵੇ ਲਕਬਾ ਠੀਕ ਹੋ ਜਵੇ ਕਿਉਂ ਕਿਉਂਕਿ ਹਮੇ ਨਾਲ ਨਾਲ ਵਿਰੋਧ ਆ ਨਾਮ ਨਾਲ ਵਿਰੋਧ ਹੈ ਨਾਮ ਨਾਲ ਠੀਕ ਹੋਣਾ ਨੇ ਨਾਮ ਦੇ ਨੇੜੇ ਨਹੀਂ ਜਾਂਦਾ ਜਿਹੜੀ ਦਵਾਈ ਨਾਲ ਇਹਦਾ ਠੀਕ ਹੋਣਾ ਇਲਾਜ ਹੋਣਾ ਦਵਾਈ ਨਹੀਂ ਪੀਂਦਾ ਇਹ ਹੁਣ ਜੇ ਦਵਾਈ ਜਿਹੜਾ ਦਵਾਈ ਪੀਣਾ ਮੰਨ ਗਿਆ ਮਨ ਜਿਹਦਾ ਮਨ ਨਾਮ ਦੀ ਦਵਾਈ ਪੀਣਾ ਮੰਨ ਗਿਆ ਉਹ ਠੀਕ ਹੋ ਜਾਊਗਾ ਜਿਹੜਾ ਨਹੀਂ ਪੀਂਦਾ ਉਹ ਠੀਕ ਨਹੀਂ ਹੋਣਾ ਕੁੱਲ ਮਿਲਾ ਕੇ ਗੱਲ ਇਹ ਹੈ ਹੁਣ ਇਹਨੂੰ ਸਮਝਾਇਆ ਤੂੰ ਸਮਝਾ ਕੇ ਪੀਊਗਾ ਜ਼ਬਰਦਸਤੀ ਪੀਂਦਾ ਨਹੀਂ ਕੋਈ ਇਹਨੂੰ ਸਮਝਾਇਆ ਜਾ ਰਿਹਾ ਕਿ ਦਵਾਈ ਪੀ ਲੈ ਤੂੰ ਇਹ ਹਸਪਤਾਲ ਤੋਂ ਛੁੱਟੀ ਹੋ ਗਿਆ ਤੈਨੂੰ ਘਰ ਚਲਾ ਜਾ ਮੈਂ ਇਹਦਾ ਤਾਂ ਹਸਪਤਾਲ 'ਚ ਜੀ ਲੱਗਿਆ ਹੋਇਆ ਇੱਥੇ ਘਰ ਬਣਾਈ ਬੈਠਾ ਤੇਰਾ ਵੀ ਇੱਥੇ ਬਣਾਈ ਬੈਠਾ ਤਾਂ ਹੀ ਕਹਿੰਦਾ ਡੱਡਾ ਡੇਰਾ ਇਹ ਨਹੀਂ ਉਹ ਤੇਰਾ ਨਹੀਂ ਘਰ ਹਸਪਤਾਲ ਹੈ ਜੇ ਡੇਰਾ ਤਾਂ ਜਾਣ ਉਹ ਜਿਹੜਾ ਅਸਲੀ ਡੇਰਾ ਉਹਨੂੰ ਜਾਣ ਉਹ ਜਣਾਇਆ ਵੀ ਅਸਲੀ ਘਰ ਤੇਰਾ ਕੀ ਆ ਘਰ ਤਾਂ ਨਕਲੀ ਆ ਪਰਦੇਸ ਹੈ ਇਹ ਭੁੱਲ ਗਿਆ ਇਹ ਗੱਲ ਜਿਹੜੀ ਭੁੱਲਿਆ ਇਸੇ ਨੂੰ ਸਮਰਨ ਕਰਾ ਰਹੀ ਹੈ ਗੁਰਬਾਣੀ ਇਹ ਸਮਰਤੀ ਹੈ ਇਹ ਸਮਰਨਾ ਵੀ ਤੇਰਾ ਨਹੀਂ ਆਇਆ ਹੈ ਇਹ ਸਮਰਨਾ ਚੇਤਾ ਕਰਾ ਰਹੀ ਹੈ ਭੁੱਲੀ ਗੱਲ ਦਾ ਡੱਡਾ ਡੇਰਾ ਇਹ ਨਹੀਂ ਹੈ ਕਿ ਸਮਰਨਾ ਹੈ ਹੋਰ ਕੀ ਹੈ ਜੈ ਡੇਰਾ ਦਾ ਜਾਣ ਤਿਸ ਡੇਰੇ ਦਾ ਸੰਜਮ ਉਹ ਡੇਰੇ ਵਾਸਤੇ ਕੋ ਸੰਜਮ ਕਰ ਮਿਹਨਤ ਕਰ ਤਿਸ ਡੇਰੇ ਦਾ ਸੰਜਮ ਗੁਰ ਕੇ ਸ਼ਬਦ ਪਛਾਣ ਉਹ ਡੇਰੇ ਵਾਸਤੇ ਕੁਝ ਅਪਰਾਲਾ ਕਰ ਉਹ ਡੇਰੇ ਵਾਸਤੇ ਫਰਾਲਾ ਕੀਆ ਜੇ ਤੂੰ ਦਵਾਈ ਪੀ ਲੈ ਮੈਂ ਨਾਮ ਦੀ ਛੁੱਟੀ ਮਿਲ ਜਾ ਹਸਪਤਾਲ ਜੋ ਕਰ ਚਲਾ ਜਾ ਗੱਲ ਇੰਨੀ ਆ ਸਿਰਫ ਕਰ ਜਾਣ ਕਰ ਜਾਣ ਪਰਸ ਸੇਤੀ ਕਰ ਜਾਏ ਤੰਦਰੁਸਤ ਹੋ ਕੇ ਜਿਤਾਨ ਘਰ ਚਲਾ ਜਾਏਗਾ ਜਿਹੜਾ ਦਾ ਇੱਥੇ ਜੀ ਲੱਗਿਆ ਹੈ ਜਿਹੜੇ ਜਾਂਦੇ ਨੇ ਸਮਝ ਕੇ ਪੀਂਦੇ ਨੇ ਨਾਮ ਸਮਝਦੇ ਨੇ ਫਿਰ ਨਾਮ ਦੀ दारू ਪੀਂਦੇ ਨੇ ਸੰਸਾਰ ਰੋਗੀ ਨਾਮ ਦਰੂ ਸੰਸਾਰ ਰੋਗੀ ਹੈ ਸਾਰਾ ਹੀ ਨਾਮ ਦਵਾਈ ਹੈ ਜਿਹੜਾ ਪੀੜੂਗਾ ਛੁੱਟੀ ਹੋ ਜੂਗੀ ਤੰਦਰੁਸਤ ਹੋ ਜੂਗਾ ਗੁਣਾ ਦਾ ਇਲਾਜ ਹੈ ਜਿਹੜੇ ਗੁਣ ਗਲੇ ਹੋਏ ਨੇ ਨਾ ਉਹਨਾਂ ਦਾ ਇਲਾਜ ਨਾਮ ਦੀ ਦੁਆ ਦੇ ਵਿੱਚ ਉਹ ਸਾਰਾ ਇੱਕ ਪਾਸਾ ਜਿਹੜਾ ਲਖਵਾ ਮਾਰਿਆ ਠੀਕ ਹੋ ਜੂ ਇਸ ਦਾ ਬਾਬਾ ਜੀ ਸਰਗੁਣ ਆਪ ਨਿਰਗੁਣ ਵੀ ਹੋਈ ਅੱਧਾ ਸਰਗੁਣਾ ਅੱਧਾ ਇੱਕ ਪਾਸਾ ਚੱਲਦਾ ਹੈ ਸਰਗੁਣ ਸੱਜਾ ਪਾਸਾ ਸਰਗੋਣਾ ਖੱਬਾ ਨਰਗੋਣਾ ਇੱਕੋ ਹੀ ਆਦਮੀ ਹੈ ਜਦ ਉਹਨੂੰ ਅੰਦਰ ਨੂੰ ਲਖਵਾ ਮਾਰਿਆ ਹੈ ਬਿਮਾਰ ਵੀ ਉਹੀ ਹੈ ਤਾਂ ਇਸਾ ਤੰਦਰੁਸਤ ਵੀ ਹੋਈ ਹੈ ਅੱਧਾ ਪਾਸਾ ਤੰਦਰੁਸਤ ਨਹੀਂ ਹੈ ਜਿਹੜਾ ਤੰਦਰੁਸਤ ਹੈ ਉਹ ਸਰਗੋਣਾ ਉਹ ਤਾਂ ਚੱਲਦਾ ਹੈ ਇੱਕ ਹਿੱਸਾ ਤਾਂ ਇੱਕ ਹਿੱਸਾ ਚੱਲਦਾ ਹੈ ਦਾ ਅੱਧਾ ਨਹੀਂ ਚੱਲਦਾ ਅੱਧਾ ਹੈ ਸਾਰਾ ਚੱਲਦਾ ਉਹ ਸਰਗੁਣਾ ਅੱਧਾ ਨਿਰਗੁਣ ਹੈ ਇੱਕੋ ਹੀ ਆਦਮੀ ਦਾ ਫਿਰ ਇੱਕੋ ਹੀ ਉਹਦਾ ਹੈ ਨਹੀਂ ਇਹਨਾਂ ਨੇ ਦੋ ਬਣਾਤੇ ਬਸ ਆ ਗੱਲ ਹੈ ਦੋ ਬਣਾਤੇ ਇਸੇ ਨੂੰ ਦਾਲ ਕਹਿੰਦੇ ਆ ਅਸੀਂ ਦਾਲ ਦਾ ਮਤਲਬ ਕੀ ਹੈ ਅੱਧਾ ਹਿੱਸਾ ਚੱਲਦਾ ਅੱਧਾ ਚੱਲਦਾ ਨਹੀਂ ਤਾਂ ਦਾਲ ਹੈ ਪਰ ਆ ਅੱਡ ਨਹੀਂ ਹੈ ਦੋ ਹਿੱਸੇ ਹੋਏ ਹੋਏ ਇਹ ਨਹੀਂ ਬੰਦਾ ਵੱਢ ਕੇ ਸਿਰ ਤਾਂ ਫਰੇ ਕਿਤੇ ਸ਼ਾਇਦ ਦਾਲ ਹੁਣ ਸਮਝ ਆ ਗਈ ਹੂ ਦਾਲ ਕੀ ਹੈ ਬੰਤੀ ਜੀ ਕਹਿੰਦੇ ਸਰਗੁਣ ਨਿਰਗੁਣ ਨਿਰੰਕਾਰ ਦੋਏ ਨਿਰਾਕਾਰ ਨੇ ਮਨ ਵੀ ਦਾ ਨਿਰਾਕਾਰ ਹੈ ਨਿਰਗੁਣ ਨਿਰੰਕਾਰ ਸੁਣ ਸਮਾਧੀ ਉਹ ਜਿਹੜਾ ਨਿਰੰਕਾਰ ਸੀ ਉਸੇ ਨੂੰ ਤਾਂ ਨਿਰੰਕਾਰ ਇੱਕ ਨੂੰ ਕਹਿੰਦੇ ਨੇ ਨਿਰੰਕਾਰ ਇੱਕ ਹੈ ਜਿਹੜਾ ਇੱਕ ਹੈ ਨਾ ਇੱਕ ਉਹ ਨਿਰੰਕਾਰ ਉਹ ਨੂੰ ਆ ਬਿਮਾਰੀ ਹੋਈ ਜੀ ਡਿਫੈਕਟ ਕਿੱਥੇ ਬੈ ਡਿਫੈਕਟ ਕਿੱਥੇ ਪੈਣਾ ਸਰੀਰ ਬਾਡੀ ਕੋਈ ਹੈ ਇੱਕ ਜੇ ਡਿਫੈਕਟ ਪੈਣਾ ਅੱਧਾ ਤਾਂ ਹੋ ਹੀ ਨਹੀਂ ਸਕਦਾ ਸਰੀਰ ਅੱਧਾ ਨਹੀਂ ਹੋ ਸਕਦਾ ਕਦੇ ਵੀ ਇਹ ਡਿਵਾਈਡ ਨਹੀਂ ਹੋ ਸਕਦੀ ਹੁੰਦੀ ਜੋਤ ਜਿਹੜੀ ਚੀਜ਼ ਪੈਦਾ ਨਹੀਂ ਹੋਈ ਡਿਵਾਈਡ ਕਿਵੇਂ ਹੋ ਜੂਗੀ ਕਦੇ ਪੈਦਾ ਹੀ ਨਹੀਂ ਹੋਈ ਨਾ ਪੈਦਾ ਹੋਈ ਹੈ ਜਬ ਹੀ ਨਾ ਮਰੀ ਹੈ ਡਿਵਾਈਡ ਕਿਵੇਂ ਹੋ ਜੂਗੀ ਡਿਵਾਈਡ ਹੋ ਕੇ ਫਿਰ ਤਾਂ ਦੋ ਹੋ ਗਈ ਇਹ ਉਹੀ ਗੱਲ ਆ ਜਿਹੜਾ ਉਹ ਕਹਿੰਦੇ ਨੇ ਉਹ ਪੀ ਗਿਆ ਤੋਂ ਦੇ ਸਿਰ ਤੇ ਦੋ ਹੋ ਗਏ ਦੋ ਕਿਵੇਂ ਹੋ ਜਾਣਗੇ ਚੀਜ਼ ਤੇ ਦੋ ਕਿਵੇਂ ਹੋ ਜਾਣਗੇ ਤੇ ਦੋ ਹੀ ਅਮਰ ਹੋ ਗਏ ਉਹ ਐਜੀਆਂ ਜੀਆਂ ਗੱਲਾਂ ਇਹਨਾਂ ਦੇ ਟਿਕਾਉਣ ਮਾਰੇ ਨੇ ਉੱਥੇ ਰਿਸ਼ਿਆ ਹੋਣੀਆਂ ਦੇ ਸਮਾਂ ਗੱਲ ਜਾਂਦੀ ਉੱਥੇ ਜ਼ਿਆਦਾ ਸਰਗੁਣ ਨਿਰਗੁਣ ਨਿਰੰਕਾਰ ਇੱਕੋ ਹੀ ਹੈ ਨਿਰੰਕਾਰ ਹੈ ਜਿਹੜਾ ਉਹ ਬਿਮਾਰ ਹੋ ਗਿਆ ਉਹਨੂੰ ਲਗਵਾ ਮਾਰ ਗਿਆ ਤੇ ਇੱਕ ਹਿੱਸੇ ਨੂੰ ਲੱਕ ਨਹੀਂ ਕੰਮ ਕਰਦੀ ਬਾਹ ਨਹੀਂ ਕੰਮ ਕਰਦੀ ਇਤਲਾ ਹਿੱਸਾ ਹੀ ਨਹੀਂ ਕੰਮ ਕਰਦਾ ਸਮਝਿਆ ਜੀ ਆ ਗਿਆ ਅਸੀਂ ਇਹਦੇ ਵਿੱਚ ਜ਼ਿਆਦਾ ਨੇੜੇ ਦੀ ਐਗਜ਼ਾਮਪਲ ਦੇ ਸਕਦੇ ਹਾਂ ਲਖਵੇ ਦੇ ਵਿੱਚ ਦੋ ਨਹੀਂ ਦੋ ਇਸ ਕਰਕੇ ਨੇ ਅੱਧਾ ਹਿੱਸਾ ਡੈਡ ਹੈ ਅੱਧਾ ਹਿੱਸਾ ਕੰਮ ਕਰਦਾ ਹਾਂ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਸਰਗੁਣ ਬਣਾ ਲਿਆ ਜਿਹੜਾ ਅਸੀਂ ਦੇਹਧਾਰੀ ਆ ਇਹਨੂੰ ਬਣਾਤਾ ਸਰਗੁਣ ਸਰਗੁਣ ਅਸਲ 'ਚ ਹੋਰ ਗੱਲ ਹੈ ਸਰਗੁਣ ਹੋਰ ਗੱਲ ਸੀ ਇਹ ਸਰਗੁਣ ਕਿਵੇਂ ਬਣਾਤਾ ਅਸਲ ਤ੍ਰੈਗੁਣੀ ਮਾਇਆ ਸਤਗੁਣ ਹੈ ਨਾ ਮਾਇਆ ਚ ਰਜੋ ਤਮੋ ਸਤੋ ਇਹ ਹੋਇਆ ਤਾਂ ਗੁਣ ਅਸਲ ਇਹ ਗੁਣ ਨਾਲੇ ਨਾਲ ਨਹੀਂ ਸੀ ਇਹ ਗੁਣ ਹੈ ਨਾ ਲਫ਼ਜ਼ ਤਿੰਨ ਗੁਣ ਇਹ ਤਿੰਨ ਗੁਣ ਨੰਨੇ ਨਾਲ ਨੇ ਇਹ ਨੰਨਾ ਹੋਣਾ ਚਾਹੀਦਾ ਨੰਨਾ ਨਾਣਾ ਮਸੀਤਾ ਕੀਤਾ ਹੋਇਆ ਇਹ ਗੁਣ ਉਹਨੇ ਹੀ ਪੜਿਆ ਗੁਣ ਹੀ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇਸ਼ ਗੁਣ ਦਾ ਗੰਗੇ ਨੂੰ ਔਕੜ ਜਿਹੜਾ ਨੰਨਾ ਉਹਦਾ ਮਤਲਬ ਹੁੰਦਾ ਗੁਨਾਹ ਦੁਖਸ ਜਿਹੜਾ ਗੰਗੇ ਨੂੰ ਔਕੜ ਨਾਣਾ ਗੁਣ ਉਹਦਾ ਮਤਲਬ ਹੁੰਦਾ ਗੁਣ ਇੰਨਾ ਹੀ ਫਰਕ ਹੈ ਇਹ ਫਰਕ ਮਿਕਸ ਕਰਦਾ ਹੈ ਨਾ ਉਹਦਾ ਗੁਨਾਹ ਲਫ਼ਜ਼ ਹੈ ਨਾ ਕਮੀ ਉਹ ਨੰਨਾ ਨਾਣਾ ਦਾ ਮਿਕਸ ਅਪ ਕੀਤਾ ਹੈ ਗੁਰਬਾਣੀ ਸਾਡੀ ਭਾਸ਼ਾ ਨੂੰ ਕਰ ਉਹ ਜਿਹੜੇ ਤਿੰਨ ਗੁਣ ਨੇ ਰਜੋ ਤਮੋ ਸਤੋ ਇਹ ਤਿੰਨ ਕਮੀਆਂ ਨੇ ਆਦਮੀ 'ਚ ਤਿੰਨ ਸਟੇਜਾਂ ਨੇ ਸਾਡੀਆਂ ਮਾਇਆ ਦੇ ਵਿੱਚ ਰਜ ਗੁਣ ਤਮ ਗੁਣ ਸਤ ਗੁਣ ਕਹੀਏ ਇਹ ਤੇਰੀ ਸਭ ਤਾਂ ਮਾਇਆ ਉਹ ਤਾਂ ਛੱਡਣੇ ਨੇ ਗੁਣ ਜੇ ਗੁਣ ਛੱਡਣੇ ਨੇ ਇਹਦਾ ਮਤਲਬ ਗੁਣ ਨਹੀਂ ਆਣ ਗੁਨਾਹ ਨੇ ਇਹ ਗੁਣ ਤਿਆਗੀ ਦੇ ਥੋੜੀ ਹੁੰਦੇ ਨੇ ਗੁਣ ਗ੍ਰਹਿਣ ਕਰਨੇ ਨੇ ਗੁਨਾਹ ਛੱਡਣੇ ਨੇ ਉਹ ਤਿੰਨ ਕਮੀਆਂ ਛੱਡਣੀਆਂ ਨੇ ਇਹ ਉਹ ਤਿੰਨ ਕਮੀਆਂ ਟਿਕਾ ਬਣੀਆਂ ਹੋਈਆਂ ਨੇ ਸਾਡੇ ਸੇਜਾਂ ਪਹਿਲਾਂ ਤਾਂ ਕੋਈ ਬੁਰਾਈ ਨੂੰ ਨਹੀਂ ਛੱਡ ਸਕਦਾ ਜੇ ਲੋਭ ਨੂੰ ਛੱਡੀਏ ਲੋਭ ਛੱਡਣਾ ਬੜਾ ਔਖਾ ਲੋਭ ਹੱਕ ਪਰਾਇਆ ਖਾਣ ਦੀ ਕੋਸ਼ਿਸ਼ ਕਰਦਾ ਲੋਭੀ ਆ ਲੋਭ ਪਰਾਇਆ ਹੱਕ ਹੈ ਹੁੰਦਾ ਲੋਭ ਹੁੰਦਾ ਹੀ ਹਮੇਸ਼ਾ ਪਰਾਏ ਹੱਕ ਦਾ ਆਪਣੇ ਹੱਕ ਦਾ ਲੋਭ ਨਹੀਂ ਹੁੰਦਾ ਜਿੱਥੇ ਤੱਕ ਅਸੀਂ ਆਪਣੇ ਹੱਕ ਦੀ ਗੱਲ ਕਰਦੇ ਆ ਆਪਣੇ ਹੱਕ ਵਾਸਤੇ ਲੜਦੇ ਹਾਂ ਲੋਭ ਨਹੀਂ ਹੈ ਲੋਭ ਉੱਥੇ ਸ਼ੁਰੂ ਹੁੰਦਾ ਜਿੱਥੇ ਬਗਾਨੇ ਹੱਕ ਤੇ ਸਾਡੀ ਸੂਈ ਚਲੀ ਜਾਵੇ ਜੇ ਆਪਣੇ ਰੋਜ਼ੀ ਰੋਟੀ ਕਮਾਉਂਦਾ ਜਿੰਨੀ ਮਰਜ਼ੀ ਮਿਹਨਤ ਕਰਦਾ ਇਹ ਕੋਈ ਪਾਬੰਦੀ ਨਹੀਂ ਲਾਉਂਦੀ ਗੁਰਬਾਣੀ 8 ਘੰਟੇ ਕੰਮ ਕਰਦਾ ਜਾਂ 18 ਘੰਟੇ ਕੰਮ ਕਰਦਾ ਜਾਂ 24 ਘੰਟੇ ਕੰਮ ਕਰਦਾ ਕੋਈ ਪਾਬੰਦੀ ਨਹੀਂ ਹੱਕ ਦੀ ਕਮਾਈ ਪਰ ਕਰਦਾ ਇਮਾਨਦਾਰੀ ਨਾਲ ਕਮਾਈ ਕਰਦਾ ਇਮਾਨਦਾਰੀ ਦੀ ਰੋਜ਼ੀ ਰੋਟੀ ਚਲੋ ਉਹ ਜੇ ਦਾਨਪੁਰ ਮਾੜਾ ਮੋਟਾ ਕਰ ਦਵੇ ਹੋਰ ਵੀ ਚੰਗਾ ਸੋਨੇ ਤੇ ਸੁਹਾਗਾ ਇਹ ਲੋਭ ਨਹੀਂ ਹੈ ਲੋਭ ਕਿੱਥੇ ਸ਼ੁਰੂ ਹੁੰਦਾ ਲੋਭ ਉੱਥੇ ਸ਼ੁਰੂ ਹੁੰਦਾ ਜਿੱਥੇ ਹੱਕ ਪਰਾਇਆ ਆ ਜਵੇ ਪਰਾਇਆ ਹੱਕ ਦਾ ਲੋਭ ਹੈ ਆਪਣੇ ਹੱਕ ਦਾ ਲੋਭ ਨਹੀਂ ਉੱਤਮ ਕਰੰਦਿਆਂ ਜਿਉ ਕਮਾਵਦਿਆਂ ਸੁਖ ਇੱਥੇ ਟਾਈਮ ਬਾਉਂਡ ਨਹੀਂ ਹੈ ਉੱਤਮ ਕਿੰਨਾ ਚਿਰ ਕਰਨਾ ਹੈ ਕਿਵੇਂ ਕਰਨਾ ਕੋਈ ਟਾਈਮ ਬਾਉਂਡ ਨਹੀਂ ਹੈ ਉੱਤਮ ਕਰੋ ਹੁਣ ਜਿਹੜਾ ਉੱਤਮ ਉੱਤਮ ਤਾਂ ਸਾਡਾ ਗੁਰਬਾਣੀ ਵਿਚਾਰ ਦਾ ਵੀ ਇਹ ਤਾਂ ਉੱਤਮ ਹੈ ਇਹ ਤਾਂ ਸਾਥ ਸਾਥ ਸਮਰੋ ਗਿਆ ਹੋਇਆ ਫਿਰ ਇਹ ਲੋਭ ਹੈ ਇਹ ਲੋਭ ਚੰਗਾ ਹੈ ਪੋਜ਼ਿਟਿਵ ਹੈ ਜੇ ਲੋਭ ਹੈ ਫਿਰ ਇਹ ਚੰਗਾ ਹੀ ਹੈ ਮਾੜਾ ਨਹੀਂ ਹੈ ਦਸਮ ਪਾਸ਼ਾ ਨੇ ਸਾਫੇ ਕਹਤਾ ਕਹਿੰਦਾ ਇਹ ਲਾਲਚ ਹੈ ਗੁਣ ਤੋਂ ਚਰੂ ਮੈਨੂੰ ਲਾਲਚ ਹੈ ਮੈਂ ਤੇਰੇ ਗੁਣੋਂ ਚੱਲਦਾ ਇਹਦਾ ਮਤਲਬ ਲਾਲਚ ਵੀ ਪੋਜ਼ਿਟਿਵ ਹੈ ਲਾਲਚ ਪੋਜ਼ਿਟਿਵ ਵੀ ਹੈ ਲਾਲਚ ਨੈਗੇਟਿਵ ਤੇ ਅਗਣਾ ਪੋਜ਼ਿਟਿਵ ਨਹੀਂ ਅਗਣਾ ਹੱਕ ਦੀ ਕਮਾਈ ਵਾਲਾ ਲਾਲਚ ਤੇ ਅਗਣ ਦੀ ਲੋੜ ਨਹੀਂ ਉਹ ਲਾਲਚ ਹੈ ਉਹ ਨਹੀਂ ਅਸਲ ਤੇ ਅਸੀਂ ਉਹਨੂੰ ਲਾਲਚ ਕਹਿੰਦੇ ਹਾਂ ਉਹ ਕਹਿੰਦਾ ਮੈਨੂੰ ਤਾਂ ਇਹੀ ਲਾਲਚ ਹੈ ਅਸੀਂ ਕਈ ਵਾਰ ਜ਼ਿਆਦਾ ਕੰਮ ਕਰ ਲਾਣੇ ਲੋਭੀ ਕਹਿ ਦਿੰਦੇ ਲੋਭੀ ਨਹੀਂ ਹੁੰਦਾ ਲੋਭ ਇਹਨਾਂ ਨੂੰ ਕਿਹਾ ਜਾ ਸਕਦਾ ਅਸਲ ਜਿਹੜਾ ਉਹ ਹੈ ਨਾ ਦਲਿਦਰੀ ਥੋੜਾ ਕੰਮ ਕਰਨ ਵਾਲਾ ਉਹਨੂੰ ਲੋਭੀ ਕਹਿੰਦਾ ਆਪਣੇ ਆਪ ਨੂੰ ਦਲਿਦਰੀ ਮੰਨਣ ਦੀ ਵਿਆਹ ਉਹਨੂੰ ਲੋਭੀ ਕਹਿੰਦਾ ਆਪ 6 ਘੰਟੇ ਕੰਮ ਕਰਕੇ ਰਾਜੀ 10 ਘੰਟੇ ਕੰਮ 12 ਘੰਟੇ ਕੰਮ ਵਾਲੇ ਲੋਭੀ ਕਹਿੰਦੇ ਅਸਲ 'ਚ ਆਪਣੇ ਕਾਬੀ ਨੂੰ ਛਪਾਉਣ ਵਾਸਤੇ ਉਹਦੇ ਤੇ ਇਲਜ਼ਾਮ ਲਾਉਂਦੇ ਲੋਭੀ ਨਹੀਂ ਕਿਹਾ ਜਾ ਸਕਦਾ ਉਹ ਕਹਿੰਦਾ ਲੇਕਿਨ ਕਹਿੰਦਾ ਰਹੇ ਪਾਗਲ ਹੋ ਤਾਂ ਗੁਰਬਾਣੀ ਉਹਨੂੰ ਲੋਭੀ ਨਹੀਂ ਮੰਨਦੀ ਜੇ ਲੋਭੀ ਮੰਨਦੀ ਹੁੰਦੀ ਬੈਨ ਨਹੀਂ ਲਾ ਸਕਦੀ ਕਿ ਸਾਥ ਸਾਥ ਸਮਰੋ ਮਨ ਅੰਤਰ ਕੀ ਉਤਰਾ ਤਾਂ ਕਿਤੇ ਜਾ ਕੇ ਤੁਹਾਡੀ ਚਿੰਤਾ ਸਮਾਪਤ ਹੋ ਜਿੰਨਾ ਆਦਮੀ ਦੁਨਿਆਵੀ ਮਤਲਬ ਦਾਇਰੇ ਦੇ ਵਿੱਚ ਜ਼ਿਆਦਾ ਕਮਾਊਗਾ ਜ਼ਿਆਦਾ ਮਿਹਨਤ ਕਰੂਗਾ ਉਹਦੀ ਚਿੰਤਾ ਘਟੂਗੀ ਉਹਦੇ ਖਰਚੇ ਠੀਕ ਚੱਲਣਗੇ ਜਿੰਨਾ ਘੱਟ ਕਮਾਊਗਾ ਉਹ ਨਾ ਥੋੜਾ ਪਰੇਸ਼ਾਨ ਵੀ ਰਹੂਗਾ ਇਸ ਕਰਕੇ ਉਹ ਤਿੰਨੇ ਗੁਣ ਸੀ ਜਿਹੜੇ ਹੈ ਮਾਇਆ ਦੇ ਰਜੋ ਤਮ ਸਤੋ ਇਹ ਉਹ ਗੁਣ ਸੀ ਇਹਨਾਂ ਨੂੰ ਗੁਣ ਮੰਨ ਲਿਆ ਉਹਨਾਂ ਨੇ ਉਹ ਲਿਖਿਆ ਹੈ ਗੁਣ ਸੀ ਨਾ ਜਿਨ੍ਹਾਂ ਦੇ ਵਿੱਚ ਤਿੰਨ ਔਗਣ ਨੇ ਉਹਨਾਂ ਨੂੰ ਗੁਣ ਮੰਨਤੇ ਮੰਨ ਲਿਆ ਗੱਲ ਆ ਹੋਈ ਹੈ ਨਿਰਵੈਰ ਦਾ ਗੁਣ ਛੱਡ ਕੇ ਕਿਉਂਕਿ ਕ੍ਰਿਸ਼ਨ 'ਚ ਬੈਰ ਵਿਰੋਧ ਹੈ ਵਿਸ਼ਨੂੰ 'ਚ ਬੈਰ ਵਿਰੋਧ ਹੈ ਰਾਮ 'ਚ ਬੈਰ ਵਿਰੋਧ ਹੈ ਤੇ ਫਿਰ ਉਹਨੇ ਬੈਰ ਵਿਰੋਧ ਵਾਲੇ ਗੁਣ ਜੇ ਉਹਨੂੰ ਗੁਣ ਮੰਨਦੇ ਤਾਂ ਇਹਨਾਂ ਦੇ ਤਾਂ ਦੇਵਤਿਆਂ ਜਾਇ ਨਹੀਂ ਉਹ ਇਹਨਾਂ ਦੀ ਮਜਬੂਰੀ ਸੀ ਕੁਝ ਕਿਉਂ ਹੈ ਉਹਦੇ ਵਿੱਚ ਵੀ ਸ਼ਿਵ ਜੀ 'ਚ ਬੈਰ ਵਿਰੋਧ ਹੈ ਬੰਦੀ 'ਚ ਖੜਦੇ ਨੇ ਲੜਦੇ ਨੇ ਜ਼ਮੀਨ ਦੇ ਟੁਕੜਿਆਂ ਵਾਸਤੇ ਲੜਦੇ ਨੇ ਉਹ ਇਹਨਾਂ ਦੀ ਮਜਬੂਰੀ ਸੀ ਇਹ ਕਰਨ ਦੀ ਗੱਲ ਨਾ ਜਦੋਂ ਅਸੀਂ ਆਦਮੀ ਨੂੰ ਭਗਵਾਨ ਬਣਾਉਣਾ ਹੋਵੇ ਆਦਮੀ ਜਿਹਾ ਵੀ ਹੁੰਦੀਆਂ ਨੇ ਤਾਂ ਇਹਨਾਂ ਔਗੜਾਂ ਨੂੰ ਗੁਣ ਡਿਕਲੇਅਰ ਕਰ ਪਰ ਨੂੰ ਸੱਚ ਪਾਤੇ ਲੋਕ ਕਹਿੰਦੇ ਤਿੰਨ ਗੁਣ ਜਿੱਦੇ ਵਿੱਚ ਨੇ ਉਹ ਤਾਂ ਸਾਹਮਣੇ ਕੁਝ ਕਰ ਸਕਦਾ ਕਰਦਾ ਦੀਦਾ ਆਪਾਂ ਨੂੰ ਤੁਸੀਂ ਕਹਿੰਦੇ ਆਦਮੀ ਦੇ ਹੱਥੇ ਕੁਝ ਨਹੀਂ ਜੋ ਆਦਮੀ ਨੇ ਤਾਂ ਬਿਲਡਿੰਗਾਂ ਬਣਾ ਲਈਆਂ ਆਦਮੀ ਨੇ ਤਾਂ ਸੜਕਾਂ ਕੇ ਆਦਮੀ ਨੇ ਤਾਂ ਪੁਲ ਕੇ ਆਦਮੀ ਦਾ ਹਵਾਈ ਜਹਾਜ਼ ਬਣਾ ਲਏ ਤੁਸੀਂ ਕਿਵੇਂ ਕਹਿ ਸਕਦੇ ਹੋ ਯਾਨੀ ਸਾਰਾ ਹੀ ਜਿਹੜੀ ਗੁਰਬਾਣੀ ਸੀ ਬੇਦਬਾਣੀ ਸੀ ਨੂੰ ਪੁੱਠਾ ਗੇੜਾ ਦੇ ਦਿੱਤਾ ਜਦ ਅਸੀਂ ਕਹਿੰਦੇ ਜਨਤਾ ਕੇ ਬਸ ਕੁਛ ਨਹੀਂ ਸਭ ਚੱਲਣੇ ਚਲਾਏ ਇਹ ਗੱਲ ਨਹੀਂ ਬੁੱਝਦੇ ਅਸਲ ਤੇ ਬੇਇੱਜ਼ਤੀ ਇਹ ਗੱਲ ਤੋਂ ਮੁਕਮਲ ਹੋਏ ਨੇ ਉਹ ਲੋਕ ਤਾਂ ਕਬੀਰ ਕਹਿ ਰਿਹਾ ਕਿ ਪੰਡਤ ਪਾੜੀ ਪਾਠ ਜਿਹੜਾ ਆਦਮੀ ਹੈ ਉਹ ਹੀ ਸਭ ਕੁਝ ਕਰ ਸਕਦਾ ਹੈ ਉਹ ਗੁਣ ਹੈ ਉਹਦੇ ਵਿੱਚ ਗੁਣ ਨੇ ਔਰ ਜਿਹੜਾ ਬ੍ਰਹਮਾ ਉਹ ਨਿਰਗੁਣ ਹੈ ਉਹਦੇ ਵਿੱਚ ਕੋਈ ਗੁਣ ਨਹੀਂ ਜਿਹੜਾ ਕਿ ਬ੍ਰਹਮ ਦੇ ਵਿੱਚ ਗੁਣ ਹੈ ਚਾਰ ਆਪਣੇ ਬ੍ਰਹਮ ਦੇ ਵਿੱਚ ਚਾਰੇ ਗੁਣ ਨੇ ਬ੍ਰਹਮ ਸਰਗੁਣ ਨਹੀਂ ਹੈ ਬ੍ਰਹਮ ਜ ਬ੍ਰਹਮ ਅੱਧਾ ਰਹਿ ਗਿਆ ਪੂਰਨ ਬ੍ਰਹਮ ਤੋਂ ਜਾਂ ਬ੍ਰਹਮ ਰਹਿ ਗਿਆ ਤਾਂ ਰਹਿ ਗਿਆ ਹੈ ਜਿਆਦਾ ਜੀ ਚਾਰ ਡਿਫੈਕਟ ਪੈ ਗਏ ਚਾਰ ਗੁਣ ਹੋ ਗਏ ਚਾਰ ਹੋ ਗਏ ਉਗਣ ਜਿਹਦਾ ਇੱਕ ਐਸਾ ਲਖਵਾ ਮਾਰਿਆ ਗਿਆ ਅਸਲ ਜੋ ਬ੍ਰਹਮ ਉਹ ਪੂਰਨ ਬ੍ਰਹਮ ਨਹੀਂ ਉਹ ਪੂਰਨ ਬ੍ਰਹਮ ਨਹੀਂ ਉਹ ਉਹੀ ਦਾਲ ਹੋ ਗਈ ਬ੍ਰਹਮ ਉਹੀ ਤਾਂ ਦਾਲ ਹੈ ਬ੍ਰਹਮ ਦਾਲ ਨੂੰ ਇਹ ਕਹਿੰਦੇ ਨੇ ਨਹੀਂ ਲੱਭਦੇ ਉਹ ਵੀ ਠੀਕ ਵਰਤਦੇ ਨੇ ਨਿਰਗੁਣ ਬ੍ਰਹਮ ਸਰਗੁਣ ਬ੍ਰਹਮ ਬ੍ਰਹਮ ਲੱਭਦੇ ਕਾਮਨ ਵਰਤਦੇ ਨੇ ਹਾਂ ਨਿਰਗੁਣ ਸਰਗੁਣ ਇੱਥੇ ਤੱਕ ਵੀ ਵਰਤਦਾ ਉਹਨਾਂ ਨੇ ਜਿਹੜੇ ਵਿਦਾਂਤੀ ਨੇ ਕਿ ਇੱਕ ਪਰਮਾਤਮਾ ਤਾਂ ਉਹ ਹੈ ਜਿਹੜਾ ਜਨਮ ਮਰਨ ਚ ਹੈ ਪਰਮਾਤਮਾ ਨੇ ਦੋ ਬਣਾਤੇ ਜਿਹੜਾ ਸੱਚਾ ਪ੍ਰਕਾਸ਼ ਹੈ ਉਹਦੇ ਵਿੱਚ ਲਿਖ ਦਿੱਤਾ ਇੱਕ ਪਰਮਾਤਮਾ ਤਾਂ ਉਹ ਹੈ ਜਿਹੜਾ ਜੰਮਣ ਮਰਨ ਚ ਹੈ ਇੱਕ ਪਰਮਾਤਮਾ ਉਹ ਜਿਹੜਾ ਜਮਨ ਬਣ ਤੇ ਬਾਹਰ ਹੈ ਇਹ ਕਨਸੈਪਟ ਕਲੀਅਰ ਨਹੀਂ ਸੀ ਉੱਤੇ ਇਹਦਾ ਮਤਲਬ ਉਹ ਕਾਨੂੰ ਜਾਣ ਕੇ ਕੀ ਤਾਂ ਕਲੀਅਰ ਸਾਰਾ ਹੀ ਹੈ ਹੁਣ ਵਾਲਿਆਂ ਨੂੰ ਪਤਾ ਨਹੀਂ ਪਹਿਲਾਂ ਨੇ ਜਾਣ ਕੇ ਕੀਤਾ ਹੋਇਆ ਇਹ ਵਿਸ਼ਨੂੰ ਨੇ ਕੀਤਾ ਤੁਹਾਨੂੰ ਨਹੀਂ ਪਤਾ ਇਸ ਗੱਲ ਦਾ ਜਿਹੜਾ ਵਿਸ਼ਨੂੰ ਆ ਰਾਜਾ ਹੈ ਇਹ ਰਾਜੇ ਨੇ ਪੰਡਤ ਨੂੰ ਬਾੜ ਪਾੜ ਕੇ ਨਾਲ ਰਲਾ ਕੇ ਜਦ ਬ੍ਰਾਹਮਣ ਨੂੰ ਖਰੀਦੇ ਰਾਜੇ ਨੇ ਜਿਵੇਂ ਸਾਡੇ ਸੰਤ ਖਰੀਦੇ ਹੋਏ ਨੇ ਸੰਤ ਦਾ ਘਰ ਪਹਿਲਾਂ ਤੇ ਗਿਆਨੀ ਨੇ ਜਣੀ ਪੜਿਆ ਲਿਖਿਆ ਤੱਕ ਤਬਕਾ ਵੇਦ ਵਾਲਾ ਵਿਸ਼ਨੂੰ ਨੇ ਖਰੀਦ ਲਿਆ ਖਰੀਦ ਕੇ ਉਹਨਾਂ ਤੋਂ ਪ੍ਰਚਾਰ ਕਰਵਾਤਾ ਇਹ ਫਿਰ ਪੰਡਤ ਕਹਾਏ ਇਹਨਾਂ ਨੂੰ ਪੰਡਤ ਕਹਿਣ ਲੱਗੇ ਬ੍ਰਾਹਮਣ ਨਹੀਂ ਕਹਿਣ ਲੱਗੇ ਜਿਹੜੇ ਬ੍ਰਾਹਮਣ ਰਹਿ ਗਏ ਉਹ ਇਹਨਾਂ ਨੂੰ ਪੰਡਤ ਕਹਿਣ ਲੱਗੇ ਜਿਵੇਂ ਸਾਡੇ ਨੇ ਗੁਰੂ ਘਰ ਦੇ ਵਿੱਚ ਗੁਰੂ ਘਰ ਚ ਪ੍ਰਚਾਰ ਗੁਰੂ ਘਰ ਚ ਪ੍ਰਚਾਰ ਗੁਰਬਾਣੀ ਦਾ ਵੀ ਹੋ ਰਿਹਾ ਗੁਰਬਾਣੀ ਤੋਂ ਹਟਵਾ ਵੀ ਹੋ ਰਿਹਾ ਸ੍ਰੀ ਜਨ ਹਟਵਾ ਕਰ ਰਿਹਾ ਪ੍ਰਚਾਰ ਸ੍ਰੀ ਚੰਦ ਨੇ ਜਟਾ ਰੱਖੀਆਂ ਧੂਣਾ ਲਾ ਰਿਹਾ ਰਤਨ ਪਾਜਾ ਕਹਿੰਦਾ ਨਾ ਸੀ ਇਸ ਦਾ ਰੂਹ ਨਾ ਮੁਦਰ ਕਾ ਪਸਾਰ ਸਵਾਰੂ ਵਿਰੋਧ ਕਰਨਾ ਪਿਆ ਸ੍ਰੀ ਚੰਦ ਦਾ ਅੱਗੇ ਆ ਕੇ ਵੀਣੇ ਜਿਹੜੇ ਨੇ ਬਿਲਕੁਲ ਝੰਡਾ ਹੀ ਘੜਤਾ ਹਾਲਾਂਕਿ ਦੋ ਗੁਰੂਆਂ ਦੇ ਜਿਹੜੇ ਨੇ ਸ੍ਰੀ ਚੰਦ ਨੇ ਝੰਡਾ ਗੱਡਿਆ ਹੋਇਆ ਅੱਡ ਗੁਰੂ ਹੋਣ ਦਾ ਦਾਵਾ ਹੁਣ ਸਹੀ ਕਰਦੇ ਨੇ ਗੁਰੇ ਸਾਡੇ ਕੋਲ ਉਹਦੇ ਬਾਅਦ ਮੀਣਿਆਂ ਨੇ ਝੰਡਾ ਗੱਡਿਆ ਗੁਰੂ ਪੰਜਮ ਪਾਸ਼ਾ ਦੇ ਸਗੇ ਭਾਈ ਨੇ ਪ੍ਰਚਾਰ ਪਹਿਲਾਂ ਸ਼ੁਰੂ ਕੀਤਾ ਅੰਮ੍ਰਿਤਸਰ ਤੇ ਪਹਿਲਾਂ ਤਾਂ ਅੰਮ੍ਰਿਤਸਰ ਖੋਇਆ ਕਿ ਦੋ ਜਾਣੇ ਅਸੀਂ ਆ ਤੀਜਾ ਹਿੱਸਾ ਤੇਰਾ ਆਪਾਂ ਵੰਡ ਲਓ ਅੰਮ੍ਰਿਤਸਰ ਨੂੰ ਸਰੋਵਰ ਬਣ ਗਿਆ ਨਾ ਹੁਣ ਦੋ ਹਿੱਸੇ ਜ਼ਿਆਦਾ ਹੁੰਦੇ ਨੇ ਤੀਜਾ ਹਿੱਸਾ ਘੱਟ ਹੁੰਦਾ ਉਹਨਾਂ ਨੂੰ ਸਰੋਵਰ ਦਾ ਹਿੱਸਾ ਹੁੰਦਾ ਸੀ ਵਿਚਾਰ ਲਾ ਜਿਹੜਾ ਸੀ ਨਾ ਦਰਬਾਰ ਸਾਹਿਬ ਜਿੱਥੇ ਬਣਿਆ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸਾਫਟ ਕੀਤਾ ਸੀ ਵਾਸਤੇ ਜਿੱਥੇ ਮਤਲਬ ਹੈ ਜਗ੍ਹਾ ਬਣਾਈ ਸੀ ਸੇਫਟੀ ਵਾਸਤੇ ਸੁਰੱਖਿਆ ਵਾਸਤੇ ਇਹ ਉਹ ਜਗ੍ਹਾ ਉਹਨਾਂ ਨੂੰ ਦੀ ਸੀ ਦੋਹਾਂ ਪੰਜਵੇਂ ਪਾਸ਼ਾ ਸਮਝ ਗਏ ਵੀ ਇਹ ਤਾਂ ਸ਼ਰਤ ਹੈ ਨਾ ਦੀ ਉਹ ਕਹਿੰਦੇ ਭਾਈ ਇਹ ਮੰਡਣਾ ਨੇ ਤਾਂ ਪਰਮੇਸ਼ਰ ਉਥੇ ਪਰਮੇਸ਼ਰ ਕਾ ਸਮਝਣਾ ਇਹਦੇ ਵਾਸਤੇ ਤੁਸੀਂ ਸਾਰੇ ਸੰਭੋ ਇਹ ਤਾਂ ਇਹਦਾ ਜਗ੍ਹਾ ਆਪਣੀ ਨਹੀਂ ਹੈਗੀ ਇਹ ਤੁਸੀਂ ਸਾਂਭੋ ਸੁਰੱਖਿਆ ਦੀ ਜ਼ਿੰਮੇਵਾਰੀ ਤੁਸੀਂ ਲੈ ਲਓ ਸੁਰੱਖਿਆ ਹੀ ਕਰਨੀ ਹੈ ਜੀ ਬਾਕੀ ਇਹਦਾ ਪ੍ਰਚਾਰ ਕਰਨਾ ਪ੍ਰਚਾਰ ਵੀ ਕਰੀ ਜਾਓ ਜੋ ਲਿਖਿਆ ਹੋਇਆ ਦਾ ਪ੍ਰਚਾਰ ਵੀ ਕਰੀ ਜਾਓ ਕੋਈ ਹਟਾਉਂਦਾ ਪ੍ਰਚਾਰ ਤੋਂ ਨਹੀਂ ਕਿਸੇ ਨੂੰ ਕੋਈ ਹਟਾਇਆ ਕਿਸੇ ਨੇ ਨਹੀਂ ਹਟਾਇਆ ਉਹ ਪ੍ਰਚਾਰ ਉੱਠਾ ਕਰਨ ਲੱਗੇ ਅੱਜ ਇਹ ਜਾਂ ਹੁਣ ਆ ਪ੍ਰਚਾਰ ਆ ਜਾਲਾ ਉਹਦਾ ਹੀ ਕੀਤਾ ਹੋਇਆ ਮੀਡੀਆ ਦਾ ਹੈ ਤੁਹਾਡੇ ਕੋਲ ਜਿਹੜਾ ਅੱਜ ਪ੍ਰਚਾਰ ਹੈ ਨਾ ਉੱਥੋਂ ਆਇਆ ਹੋਇਆ ਹੈ ਜਿਹੜਾ ਅਸਲੀ ਪ੍ਰਚਾਰ ਸੀ ਉਹਦਾ ਜਿਹੜੇ ਜਦ 5-5 ਰੁਪਏ ਸਿੱਖਾਂ ਦੇ ਸਿਰਾਂ ਦਾ ਮੁੱਲ ਵੇ ਉਦੋਂ ਖਤਮ ਹੋ ਗਏ ਉਹ ਉਹ ਪ੍ਰਚਾਰ ਹੀ ਖਤਮ ਕੀਤਾ ਉਦੋਂ 5 ਰੁਪਏ ਪੰਜ ਰੁਪਏ ਦਾ ਨਹੀਂ ਰੁਪਏ ਤਾਂ ਜ਼ਿਆਦਾ ਮਿਲਦੇ ਤੇ ਪਰ ਉਹ ਜਿਹੜਾ ਚੁਗਲੀ ਕਰਦਾ ਤਾਂ ਉਹਨੂੰ ਪੰਜੇ ਮਿਲਦੇ ਜਿਹੜਾ ਸਿੱਖ ਦੀ ਕਹਿੰਦਾ ਨਾ ਵੀ ਇਹ ਸਿੱਖ ਗੁਰੂ ਦਾ ਇਹ ਜਾਣਦਾ ਸੀ ਆਈਡੀਆ ਸੀ ਆਈਡੀ ਵਾਲੇ ਨੂੰ ਪੰਜ ਮਿਲਦੇ ਬਾਕੀ ਉਤਲੇ ਵੰਡ ਲੈਂਦੇ ਸੀ ਉੱਥੋਂ ਤਾਂ 80 ਰੁਪਏ ਲਿਖਿਆ ਮਿਲਦੇ ਸੀ ਖਜ਼ਾਨੇ 'ਚੋਂ ਖਜ਼ਾਨੇ 'ਚੋਂ 80 ਰੁਪਏ ਮਿਲਦੇ ਤੇ ਉਸ ਜ਼ਮਾਨੇ 'ਚ ਇੱਕ ਸਿੱਖ ਨੂੰ ਜਿਹੜਾ ਫੜਾਵੇ ਗ੍ਰਿਫਤਾਰ ਕਰਾਵੇ ਸਿੱਖ ਹੋਵੇ ਗੁਰੂ ਦਾ ਆ ਬਾਣੀ ਦਾ ਜਾਣਦਾ ਉਹਨੂੰ 80 ਰੁਪਏ ਉਹਦਾ ਮੁੱਲ ਖਜ਼ਾਨੇ 'ਚੋਂ 80 ਜਾਂਦੇ ਸੀ ਚੂਲੀ ਕਰਨ ਵਾਲੇ ਨੂੰ ਚੂਲੀ ਕੌਣ ਕਰਦਾ ਤੇ ਇਹੀ ਪੀਣਾ ਚੂਲੀ ਕਰਨ ਵਾਲੇ ਤਾਂ ਇਹੀ ਸੀ ਪੀਣਾ ਰਾਮ ਰਈਏ ਜਿਨ੍ਹਾਂ ਨੂੰ ਦਸਮ ਪਾਸ਼ਾ ਨੇ ਕਿਹਾ ਸੀ ਨਾ ਇਹਨਾਂ ਨਾਲ ਮੇਲ ਨਹੀਂ ਰੱਖਣਾ ਉਹ ਚੁਗਲੀ ਕਰਦੇ ਸੀ ਚੁਗਲ ਲਫ਼ਜ਼ ਆਇਆ ਹੈ ਗੁਰਬਾਣੀ 'ਚ ਚੁਗਲ ਕੌਣ ਹੈ ਇਹੀ ਚੁਗਲ ਸੀ ਚੁਗਲ ਕਿਹਦੇ ਵਾਸਤੇ ਹੈ ਇਹ ਚੁਗਲੀ ਵੀ ਕਰਦੇ ਸੀ ਉਹਦਾ ਰਣਜੀਤ ਸਿੰਘ ਬੜੇ ਸਾਰੇ ਰਲਾ ਲੇ ਜੱਤੇ ਬਾਅਦ ਬਿਕਸ ਹੋ ਗਏ ਬਸ ਉਹ ਚਲੀ ਗਈ ਗੱਡੀ ਵਿੱਚ ਵਿਚਾਲੇ ਗੁਲਾਬੀ ਆ ਗਈ ਅੰਗਰੇਜ਼ਾਂ ਦਾ ਰਾਜ ਆ ਗਿਆ ਭੁੱਲ ਭੱਲ ਗਏ ਕੁਝ ਉਹ ਜਿਹੜੀ ਸੀ ਅਸਲੀ ਵਿਚਾਰਧਾਰਾ ਉਦੋਂ ਖਤਮ ਹੋ ਗਈ ਇਹ ਤਾਂ ਹੁਣ ਦੁਬਾਰਾ ਖੋਜੀ ਹੈ ਕੱਲ ਮਿਲਦੀ ਹੋਣੀ ਗੱਲ ਸ਼ਾਂਤੀ ਆਉਂਦੀ ਨਹੀਂ ਗੁਰਬਾਣੀ ਪੜ੍ਹ ਕੇ ਕੱਲ ਸਹੀ ਕਿਵੇਂ ਆਵੇ ਸਾਰੇ ਪਰੇਸ਼ਾਨ ਸੀ ਗੱਲ ਬਣਦੀ ਹੋਣੀ ਹੈ ਗੁਰਬਾਣੀ ਚੋਂ ਕੋਈ ਜਿਹੜੀ ਅਵਸਥਾ ਦੱਸੀ ਹੋਈ ਹੈ ਗੁਰਬਾਣੀ ਚ ਨਾਮ ਨਾ ਹੋ ਜਾਂਦੀ ਹੁੰਦੀ ਕਿਉਂ ਨਹੀਂ ਆਖਰ ਦਵਾਈ ਹੈ ਨਾਮ ਦੀ ਹੋ ਮੈਂ ਜਾਂਦੀ ਕਿਉਂ ਨਹੀਂ ਕਿਸੇ ਦੀ ਜੇ ਨਾਮ ਜੀਵਨ ਮੁਕਤੀ ਮਿਲਦੀ ਕਿਉਂ ਨਹੀਂ ਕਿਸੇ ਨੂੰ ਗੱਲਾਂ ਕਹਿੰਦੀਆਂ ਨੇ ਨਹੀਂ ਗੱਲਾਂ ਸੱਚ ਨੇ ਜੇ ਬਾਣੀ ਸੱਚੀ ਹੈ ਤਾਂ ਇਹ ਗੱਲਾਂ ਹੋਣੀਆਂ ਚਾਹੀਦੀਆਂ ਨੇ ਪ੍ਰੈਕਟੀਕਲ ਅੱਗੇ ਪ੍ਰੈਕਟੀਕਲ ਹੋਈਆਂ ਨੇ ਆਰੇ ਚੱਲ ਗਏ ਹੁਣ ਚਲਾਓ ਹੁਣ ਕੀ ਹੋ ਗਿਆ ਇਹ ਗੱਲਾਂ ਸੀਆਂ ਜਿਹੜੀਆਂ ਪਰੇਸ਼ਾਨ ਕਰਦੀਆਂ ਸੀਆਂ ਜਿਨ੍ਹਾਂ ਨੂੰ ਪਰੇਸ਼ਾਨ ਕਰਦੀਆਂ ਤੇ ਉਹ ਖੋਚ ਲੱਗੇ ਰਹੇ ਜਿਹਨੂੰ ਨਹੀਂ ਪਰੇਸ਼ਾਨ ਕਰਦੀਆਂ ਤੇ ਉਹ ਆਪਣੇ ਮਾਇਆ 'ਚ ਲੱਗੇ ਰਹੇ ਹੁਣ ਵੀ ਲੱਗੇ ਹੋਏ ਨੇ ਹੁਣ ਵੀ ਲੱਗੇ ਹੋਏ ਨੇ ਜਿਹੜੇ ਗੁਰੂ ਵਾਲੇ ਸੀਗੇ ਉਹ ਗੁਰੂ ਵਾਲੇ ਪਾਸੇ ਲੱਗੇ ਰਹੇ ਜਿਹੜੇ ਮਾਇਆ ਕਾਦੀ ਸੀ ਉਹ ਮਾਇਆ ਪਾਸੇ ਲੱਗੇ ਹੁਣ ਵੀ ਲੱਗੇ ਨੇ ਫਿਰ ਉਹ ਲੱਗੇ ਰਹਿਣਗੇ ਉਹ ਆਪਣੇ ਆਪਣੀ ਡਿਊਟੀ ਆ ਨਾ ਕੋਈ ਕਿਸੇ ਡਿਊਟੀ ਤੇ ਲੱਗਿਆ ਕੋਈ ਕਿਸੇ ਤੇ ਲੱਗਿਆ ਸੁਣ ਸਮਝੀ ਆ ਹਾਂ ਸਰਗੁਣ ਨਿਰਗੁਣ ਨਿਰੰਕਾਰ ਹੁਣ ਜਿਨ੍ਹਾਂ ਨੇ ਬਦਲਿਆ ਸੀ ਇਹ ਸਾਰੀ ਫਲਸਫੀ ਪੰਡਤ ਨੇ ਬਾਟ ਪਾੜੀ ਸੀ ਇੱਕ ਤਾਂ ਪੰਡਤ ਦੇ ਚੇਲੇ ਨੇ ਉਹ ਪੰਡਤ ਦੇ ਚੇਲਿਆਂ ਚ ਆਈ ਹੋਈ ਉਹ ਗੱਲ ਪਾਣੇ ਤੋਂ ਉਹ ਜਿਹੜਾ ਮਾਸ ਵਾਲੀ ਗੱਲ ਸੀ ਉਹ ਉਹਨਾਂ ਦੀ ਉਪਜ ਹੈ ਇਹ ਤੋਂ ਖਲਾਫ ਪ੍ਰਚਾਰ ਕਰੋ ਗੁਰਬਾਣੀ ਦਾ ਕਨਸੈਪਟ ਹੀ ਨਹੀਂ ਹੈ ਵੇਦ ਦਾ ਤਾਂ ਕਨਸੈਪਟ ਹੈ ਜਦ ਵੇਦ ਪੁੰਨ ਪਾਪ ਨੂੰ ਨਹੀਂ ਮੰਨਦਾ ਗੁਰਬਾਣੀ ਗੁਰਬਾਣੀ ਕਹਿੰਦੇ ਪੁੰਨ ਪਾਪ ਤੈ ਪਹੀ ਕਹਾਵਤ ਪੁੰਨ ਪਾਪ ਤਾਂ ਕਹਾਵਤ ਪਾਪ ਪੁੰਨ ਹਮਰੇ ਬਸ ਨਹੀਂ ਜੇ ਜੇ ਪਾਪ ਹੈ ਤਾਂ ਸਭ ਤੋਂ ਜ਼ਿਆਦਾ ਪਾਪੀ ਸ਼ਿਵ ਹੈ ਨਾ ਉਹਦੀ ਪੂਜਾ ਕਰਦੇ ਹੋ ਤੁਸੀਂ ਨਾਲੇ ਕਹਿੰਦੇ ਸ਼ਿਵ ਸਾਰਿਆਂ ਨੂੰ ਮਾਰਦਾ ਹੈ ਮਰਦ ਦੀ ਸ਼ਕਤੀ ਉਹਦੇ ਕੋਲ ਹੈ ਫਿਰ ਉਹਦੀ ਪੂਜਾ ਕਰਦੇ ਹੋ ਉਹਦੇ ਗਲ ਦੇ ਵਿੱਚ ਆਦਮੀਆਂ ਦੇ ਸਿਰਾਂ ਦਾ ਹਾਰ ਵੀ ਹੈ ਉਹ ਸ੍ਰੇਸ਼ਟ ਬਣਿਆ ਹੈ ਤੁਸੀਂ ਇਹ ਕੀ ਗੱਲ ਹੋਈ ਬਈ ਇੱਕ ਪਾਸੇ ਤੁਸੀਂ ਕਹਿੰਦੇ ਹੋ ਪਾਪ ਹੈ ਇੱਕ ਪਾਸੇ ਬੰਦੇ ਨੂੰ ਮਾਰਨ ਵਾਲਾ ਜਿਹੜਾ ਕਿ ਮੋਰ ਧਜਦੇ ਰਾਜੇ ਤੇ ਮੁੰਡੇ ਨੂੰ ਕਹਿੰਦਾ ਵੀ ਤੇਰੇ ਮੁੰਡੇ ਦਾ ਮਾਸ ਮੇਰਾ ਸ਼ੇਰ ਖਾਊਗਾ ਅਰ ਉਹਨੇ ਵੱਢ ਕੇ ਵੀ ਖੜਾਇਆ ਉਹ ਬੜਾ ਦੇਵਤਾ ਇਹ ਸਾਰਾ ਰਾਮ ਝੋਲਾ ਪਾਇਆ ਹੈ ਸਿਮਰਤ ਸ਼ਾਸਤਰ ਦੇ ਵਿੱਚ ਉਹ ਹਲਕੀ ਉਹ ਸੋਧਿਆ ਉਹਨੂੰ ਤੁਸੀਂ ਦੇਵਤਾ ਬਣੀ ਬੈਠੇ ਉਹ ਪਾਪੀ ਨਹੀਂ ਹੈ ਫਿਰ ਸਭ ਤੋਂ ਵੱਡਾ ਪਾਪੀ ਸ਼ਿਵ ਹੈ ਉਹ ਪਾਪੀ ਹੈ ਜੀ ਉਹਨੂੰ ਪਾਪ ਲੱਗਦਾ ਨਹੀਂ ਫਿਰ ਇਹਨਾਂ ਨੂੰ ਕੀ ਲਿਖਣਾ ਪਿਆ ਉਹ ਕਹਿੰਦਾ ਵੀ ਰਾਮਚੰਦਰ ਸ਼ਿਕਾਰ ਖੇਡਦਾ ਸੀ ਫਿਰ ਉਹ ਤਾਂ ਪਾਪ ਕਰਦਾ ਸੀ ਬਿਰਗਾ ਦਾ ਉਹ ਕਹਿੰਦਾ ਨਹੀਂ ਨਹੀਂ ਉਹ ਸਮਰੱਥ ਸੀ ਸਮਰੱਥ ਕੋ ਨਹੀਂ ਦੋਸ਼ ਕੋ ਸਾਈ ਇਹ ਜਾ ਕੁਛ ਲਿਖਿਆ ਇਹਨਾਂ ਨੇ ਜਿਹੜਾ ਸਮਰੱਥ ਉਹਨਾਂ ਨੂੰ ਦੋਸ਼ ਨਹੀਂ ਹੁੰਦਾ ਇਹਦਾ ਮਤਲਬ ਫਿਰ ਉੱਥੇ ਸਮਰੱਥ ਕੌਣ ਹੈ ਸਮਰੱਥ ਤਾਂ ਉਹੀ ਹੈ ਜਿਹੜਾ ਦੂਏ ਨੂੰ ਮਾਰ ਦਵੇ ਸਮਰੱਥ ਕੌਣ ਹੈ ਜਿਹਨੇ ਦੂਆ ਮਾਰਦਾ ਸਮਰੱਥ ਹੈ ਇਹ ਸਭ ਬਾਟ ਬਾੜੀ ਹੋਈ ਹੈ ਉਹ ਜਿਹੜੇ ਨਿਰਗੁਣ ਤੇ ਜਿਹੜੇ ਅਪਰਾਧੀ ਤੇ ਉਹ ਅਸਲ ਚ ਪਰਮੇਸ਼ਰ ਬਣ ਗਏ ਆਪੇ ਪੱਤੇ ਨੂੰ ਭਗਵਾਨ ਬਣਾਤਾ ਚੱਕ ਕੇ ਸਰਗੁਣ ਬਣਾਤਾ ਜਿਹੜਾ ਤਿੰਨ ਗੁਣਾ ਵਾਲਾ ਜੋ ਤਮੋ ਸਤੋ ਆਪਣਾ ਵਾਲਾ ਸੀ ਉਹਨੂੰ ਸਰਗੁਣ ਮੰਨ ਲਿਆ ਇਹਨਾਂ ਨੇ ਉਹ ਸਰਗੁਣ ਨਹੀਂ ਹੁੰਦਾ ਉਹ ਜਿਵੇਂ ਸਾਰੇ ਹੀ ਆ ਜਦੋਂ ਪਾਸ਼ਾਂ ਦਾ ਫੱਟੀ ਪੋਤੀ ਕਹਿੰਦੇ ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਬਣਾਏ ਕੀੜੇ ਕਿਹੜਾ ਕਹਿਤਾ ਕ੍ਰਿਸ਼ਨ ਉਹ ਅਸੀਂ ਸਾਰੇ ਕ੍ਰਿਸ਼ਨ ਹੀ ਕ੍ਰਿਸ਼ਨ ਕੀ ਹੁੰਦਾ ਕਾਲਾ ਮਨ ਕਾਲਾ ਹੈ ਕ੍ਰਿਸ਼ਨ ਆ ਸਾਰੇ ਮਨ ਦੇ ਲੈਵਲ ਤੇ ਸਾਰੇ ਕ੍ਰਿਸ਼ਨ ਨੇ ਨਾਲ ਮਾਇਆ ਮੇ ਫਸ ਰਹੇ ਹੋ ਜਿਹੜਾ ਮਾਇਆ ਧਾਰੀ ਹੈ ਦੇਹ ਧਾਰੀ ਹੈ ਸਾਰੇ ਕ੍ਰਿਸ਼ਨ ਨੇ ਫਲਸਫੀ ਬਦਲਤੀ ਸਾਰੀ ਉਹਨਾਂ ਦੀ ਬਦਲੀ ਨਹੀਂ ਠੀਕ ਕਰ ਸਕਦੇ ਤੇ ਉਹਨਾਂ ਦੀ ਫਲਸਫੀ ਨੂੰ ਠੀਕ ਕਰ ਸਕਦੇ ਦਿੱਤੇ ਕ੍ਰਿਸ਼ਨ ਸ਼ਬਦ ਦਾ ਅਰਥ ਕਰਤਾ ਕ੍ਰਿਸ਼ਨ ਜਿਹੜਾ ਜਿਹੜਾ ਸਾਡੇ ਚ ਅਗਿਆਨਤਾ ਹੈ ਉਹ ਕ੍ਰਿਸ਼ਨ ਅਗਿਆਨੀਆਂ ਕਲੇਸ਼ਾਂ ਹਾਂਜੀ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਸਰਗੁਣ ਨਿਰਗੁਣ ਨਿਰੰਕਾਰ ਸਰਗੁਣ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀ ਇੱਥੇ ਸਰਗੁਣ ਲਫ਼ਜ਼ ਹੈ ਇੱਥੇ ਸਰਗੁਣ ਲਫ਼ਜ਼ ਹੈ ਦਸਮ ਪਾਚਾ ਨੇ ਸੁਰਗੁਣ ਲਫ਼ਜ਼ ਵਰਤੇ ਹੈ ਸੁਰਗੁਣ ਸਮਝਿਆ ਸੁਰਗੁਣ ਦੇਵਤਿਆਂ ਦੇ ਗੁਣ ਸਰਗੁਣ ਔਰ ਸੁਰਗੁਣ ਦੇ ਵਿੱਚ ਫਰਕ ਹੈ ਜਿਹੜਾ ਚਿੱਤ ਹੈ ਉਹ ਦੇਵ ਦਾ ਹੈ ਅੰਤਰ ਦੇਵ ਉਹਦੇ ਜਿਹੜੇ ਚਾਰ ਗੁਣ ਨੇ ਸੁਰਗੁਣ ਨੇ ਸਰਗੁਣ ਨੇ ਚਿੱਤ ਸਰਗੁਣ ਨਹੀਂ ਹੈ ਸੁਰਗੁਣ ਦੇਵਤੇ ਵਾਲੇ ਗੁਣ ਨੇ ਚਾਰ ਗੁਣ ਸਰਗੁਣ ਕਦ ਬਣਨਗੇ ਜਦ ਅੱਠੇ ਗੁਣ ਹੋ ਜਾਣਗੇ ਮਨ ਦੇ ਵਿੱਚ ਚਾਰੇ ਜਿਹੜੇ ਗੁਣ ਗਲੇ ਹੋਏ ਨੇ ਉਹ ਵੀ ਠੀਕ ਹੋ ਜਾਣਗੇ ਫੇਰ ਸਰਗੁਣ ਹੋਣਗੇ ਚਾਰ ਗੁਣਾ ਕਰਕੇ ਸੁਰਗੁਣਾ ਚਾਰ ਔਗਣ ਜਨਾ ਚ ਉਹਨਾਂ ਚ ਸੁਰਗਣਾ ਸਰਗੁਣ ਨਹੀਂ ਹੈ ਇਹਨਾਂ ਨੇ ਸੁਰਗੁਣ ਨੂੰ ਸਰਗੁਣ ਬਣਾਤਾ ਸੁਰਗੁਣ ਨੂੰ ਸਰਗੁਣ ਹੁਣ ਵੀ ਸੁਰਗੁਣ ਨੂੰ ਸਰਗੁਣ ਬੜੀ ਜਾਂਦੇ ਨੇ ਨਾ ਕਹਾਂ ਇਹ ਸੁਰਗੁਣ ਕਿੱਥੇ ਹੈ ਤਾਂ ਨਾ ਸਰਗੁਣ ਕਿੱਥੇ ਹੈ ਸੁਰਗੁਣ ਸੱਸਣ ਔਗਣ ਗਿਆ ਹੈ ਇਹ ਸਭ ਬਲੈਕਮੇਲਰ ਇਕੱਠੇ ਹੋਏ ਨੇ ਪੰਡਤ ਨਾਗਰਾ ਲੈ ਰਾਜਨ ਨੇ ਉਹਦਾ ਉਹਦੇ ਅਰਥ ਆਂਦੇ ਅਨਰਥ ਕਰਾਤੇ ਪੰਡਤ ਨੇ ਬਾਟ ਪਾੜਤੀ ਵਿਦਿਆ ਤੋਂ ਵਿਦਿਆ ਬਣਾਤੀ ਪਰ ਬਰਪੰਡ ਲਫ਼ਜ਼ ਖਤਮ ਕਰਤਾ ਪਰ ਮੰਡ ਰੱਖ ਲਿਆ ਪਰ ਪੰਡ ਖਤਮ ਕਰਤਾ ਪਰ ਪੰਡ ਚੇਤਨਾ ਨੂੰ ਜੜ ਬਣਾਤਾ ਬਹੁਤ ਕੁਝ ਕੀਤਾ ਹੋਇਆ ਉਹ ਸਾਰਾ ਕੁਝ ਕੀਤਾ ਹੋਇਆ ਫੜਿਆ ਹਾਂਜੀ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਕੋਈ ਹੈ ਜਿਹੜਾ ਸਰਗੁਣ ਨਿਰਗੁਣ ਹੈ ਦੋ ਨਹੀਂ ਹੋ ਸਕਦੇ ਤੇ ਕੋਈ ਆਦਮੀ ਹੈ ਇੱਥੇ ਜਿਹੜੇ ਆਦਮੀ ਅਸੀਂ ਜਨਮ ਲਿਆ ਮਾਇਆ ਦੇ ਵਿੱਚ ਇਹ ਕੋਈ ਵੀ ਸਰਗੁਣ ਨਹੀਂ ਇਹ ਸੁਰਗੁਣ ਵਾਲੇ ਤਾਂ ਹੈ ਸੁਰਗੁਣ ਦਾ ਸਾਰਿਆਂ 'ਚ ਨਾ ਸਰਗੁਣ ਨਹੀਂ ਹੈ ਕੋਈ ਬਲੇਹਾਰੀ ਗੁਰ ਆਪਣਾ ਦੇਵਹਾੜੀ ਸਦਵਾਰ ਜਨ ਮਾਨਸ ਤੇ ਦੇਵਤੇ ਹੈ ਕਿਵੇਂ ਕਰ ਦੂਗਾ ਕਿ ਕਿਸ ਕਰੇ ਦੇਵਤਾ ਮਾਨਸ ਤੇ ਉਹ ਦੇਵਤਾ ਥਾਈ ਉਹਨੂੰ ਤਾਂ ਦੱਸਿਆ ਇਹ ਤੂੰ ਦੇਵਤਾ ਤੂੰ ਹੀ ਆ ਮਾਨਸ ਤੇ ਦੇਵਤਾ ਕਿਵੇਂ ਹੋ ਜੂਗਾ ਇੱਕ ਮਿੰਟ ਉਹਨੂੰ ਦੱਸਿਆ ਵੀ ਤੂੰ ਹੀ ਦੇਵਤਾ ਤਾਂ ਹੋਇਆ ਉਹਨੇ ਮੰਨ ਲਿਆ ਹੋ ਗਿਆ ਜਿਹੜਾ ਜੇ ਨਹੀਂ ਮੰਨਦਾ ਸੀ ਨਹੀਂ ਹੋਇਆ ਅੰਦਰ ਦੇਰ ਨਾ ਜਾਣਿਆ ਜਿੰਨਾ ਜਰ ਉਹਨੂੰ ਨਹੀਂ ਸੀ ਪਤਾ ਉਹਨਾਂ ਜਰ ਉਹ ਆਪਣੇ ਆਪ ਨੂੰ ਅਪਰਾਧੀ ਮੰਨਦਾ ਸੀ ਜਦੋਂ ਕਿ ਉਹ ਤਾਂ ਤੂੰ ਤਾਂ ਆਪੇ ਦੇਵਤਾ ਦੇਵਤਾ ਬਾਹਰ ਨਹੀਂ ਹੁੰਦਾ ਮੂਰਤੀ ਮੂਰਤੀ ਦੇਵਤਾ ਨਹੀਂ ਹੁੰਦਾ ਦੇਵਤਾ ਤੇਰੇ ਅੰਦਰ ਹੈ ਅੰਤਰਾਤਮਾ ਦੀ ਆਵਾਜ਼ ਦੇਵਤੇ ਦੀ ਆਵਾਜ਼ ਹੈ ਤੇਰੇ ਅੰਦਰ ਦੇਵਤਾ ਬੋਲਦਾ ਅੱਧਾ ਦੇਵਤਾ ਤੂੰ ਅੱਧਾ ਰਾਖਸ਼ ਹੈ ਇਹ ਅੱਧਾ ਦੇਵਤਾ ਦਾ ਰਾਖਸ਼ ਹੈ ਮਨ ਕਰਕੇ ਰਾਖਸ਼ ਹੈ ਚਿੱਤ ਕਰਕੇ ਦੇਵਤਾ ਜਿੰਨਾ ਐਸਾ ਬਿਮਾਰ ਹੈ ਉਹ ਰਾਖਸ਼ ਹੈ ਗੁਣ ਘੜੇ ਹੋਏ ਨੇ ਨਾ ਉਸੇ ਨੂੰ ਰਾਖਸ਼ ਕਹਿੰਦੇ ਨੇ ਉਹੀ ਨਾਮ ਦਾ ਵਿਰੋਧ ਕਰਦਾ ਹੈ ਅੱਧਾ ਐਸਾ ਰਾਖਸ਼ ਹੈ ਅੱਧਾ ਐਸਾ ਦੇਵਤਾ ਹਾਂਜੀ ਸਰਗੁਣ ਨਿਰਗੁਣ ਨਿਰੰਕਾਰ ਸੁਣ ਸਮਾਧੀ ਆਪ ਦੋ ਚੀਜ਼ਾਂ ਨੇ ਇਹਦੀਆਂ ਇੱਕ ਤਾਂ ਜੀਵ ਹੁਣ ਹੈਗਾ ਸੁਪਨਾ ਦੇਖਦਾ ਜਨਮ ਲਿਆ ਹੋਇਆ ਇਹ ਸਰਗੁਣ ਨਿਰਗੁਣ ਦੇ ਵਿੱਚ ਹੈ ਇੱਕ ਹੈ ਹੈ ਵੀ ਕੋ ਇਹ ਸਰਗੁਣ ਨਿਰਗੁਣ ਜਨਮ ਲਿਆ ਹੋਇਆ ਜਾਂ ਜਨਮ ਨਹੀਂ ਲਿਆ ਹੁੰਦਾ ਕੱਲੀ ਜੋਤ ਹੁੰਦੀ ਹੈ ਫਿਰ ਸੁਣ ਸਮਾਦ ਹੁੰਦਾ ਜਾਂ ਸੁਣ ਸਮਾਦ ਹੋ ਜਾਂਦਾ ਹੈ ਫਿਰ ਨਾ ਇਹ ਸਰਗੁਣ ਹੈ ਨਾ ਨਿਰਗੁਣ ਫਿਰ ਕੁਝ ਵੀ ਨਹੀਂ ਜਦ ਸੁਣਨ ਸਮਾਦ ਹੁੰਦਾ ਨਾ ਸਰਗੁਣਾ ਨਾ ਨਿਰਗੁਣਾ ਗੁਣਾ ਕੋਈ ਕੰਮੇ ਨਹੀਂ ਕਰਦਾ ਫਿਰ ਨਾ ਸਰਗੁਣ ਹੁੰਦਾ ਨਾ ਨਿਰਗੁਣ ਹੁੰਦਾ ਜੇ ਮੇਰੇ ਕੋਲ ਟੂਲ ਬਾਕਸ ਤਾਂ ਹੈਗਾ ਉਹਨੂੰ ਜਿੰਦਾ ਲੱਗਿਆ ਜਾਂ ਵੀ ਮੇਰੇ ਕੋਲ ਨਹੀਂ ਮੇਰੇ ਕੋਲ ਹੋਇਆ ਨਾ ਹੋਇਆ ਮੈਂ ਤਾਂ ਕੰਮ ਨਹੀਂ ਲੈ ਸਕਦਾ ਕਾਲਾ ਬਾਹਰ ਦਰਵਾਜ਼ੇ ਨੂੰ ਲੱਗਿਆ ਹੋਇਆ ਮੈਂ ਦਰਵਾਜ਼ੇ ਦੇ ਬਾਹਰ ਖੜਾ ਕਹਿੰਦਾ ਵੀ ਹੈ ਤਾਂ ਸਭ ਕੁਝ ਪਰ ਘਰ ਨੂੰ ਜਿੰਦਾ ਲੱਗਿਆ ਮੈਂ ਕਹਿੰਦਾ ਚਾਬੀ ਮੇਰੇ ਕੋਲ ਹੈ ਨਹੀਂ ਗੁਣ ਹੁੰਦੇ ਹੋਏ ਵੀ ਜਦ ਕੰਮ ਨਹੀਂ ਆ ਰਹੇ ਹੋਣੇ ਨਾ ਹੋਣੇ ਬਰਾਬਰ ਹੋ ਗਏ ਸੁਣਨ ਸਮਾਧੀ ਵਿੱਚ ਜਿੱਦਾਂ ਹੀ ਲੱਗਿਆ ਹੋਰ ਕੁਝ ਨਹੀਂ ਸੁੱਤਾ ਪਿਆ ਆਦਮੀ ਹੈ ਸੁੱਤਾ ਪਿਆ ਆਦਮੀ ਹੁਣ ਜਦ ਜਾਗੂਗਾ ਜਦ ਕੋਈ ਕੰਮ ਕਰੂਗਾ ਆਪਣਾ ਨਹੀਂ ਬੈਠੇ ਰਹੋ ਕਹਿੰਦੇ ਮਿਲ ਲਗਾਏ ਮੈਨੂੰ ਕਹਿੰਦੇ ਜੀ ਆਰਾਮ ਕਰ ਰਹੇ ਬੈਠੇ ਰਹੋ ਬਾਹਰ ਜਦ ਉੱਠੂ ਜਦੇ ਜਾਵਾਂਗੇ ਉਹ ਰਾਜੇ ਨੂੰ ਇਹ ਤਾਂ ਕਹਿ ਨਹੀਂ ਸਕਦੇ ਜ਼ਬਰਦਸਤੀ ਉੱਠ ਗੜ ਤੇ ਸੁਣਨ ਸਮਾਧੀ ਆਪ ਸੁਣਨ ਸਮਾਧੀ ਜਿੰਨਾ ਚਿਰ ਹੁੰਦਾ ਜਿੰਨਾ ਚਿਰ ਸੁਣਨ ਸਮਾਧ ਲਗਾਈ ਹੈ ਨੇ ਉਹਨਾਂ ਚਿਰ ਸਿਸ਼ਟੀ ਨਹੀਂ ਪੈਦਾ ਹੋ ਸਕਦੀ ਤਾਂ ਅਰਬਦ ਦੇ ਨਾਲ ਤਾਂ ਦੁਕਾਰਾ ਇਹ ਉਦੋਂ ਦੀ ਗੱਲ ਕੀਤੀ ਹੈ ਇਹ ਸੁਣਨ ਸਮਾਧ ਵੀ ਇਹੀ ਸੀ ਸ੍ਰਿਸ਼ਟੀ ਰਚਨ ਤੋਂ ਇਹ ਰਚਨਾ ਤੋਂ ਪਹਿਲਾਂ ਜਦ ਬਿਲਕੁਲ ਕੋਈ ਰਚਨਾ ਨਹੀਂ ਸੀ ਇਹੀ ਸੁਰਨ ਸਮਾਦ ਸੀ ਜਿਹੜਾ ਸਰਗੁਣ ਨਿਰਗੁਣਾ ਹੋਣਾ ਇਹ ਸੁਰਨ ਸਮਾਦ ਦੀ ਅਵਸਥਾ ਵਿੱਚ ਸੀ ਉਦੋਂ ਆ ਜਿਹੜੇ ਹੁਣ ਜਾਗੇ ਨਹੀਂ ਨਾ ਇਹ ਉਦੋਂ ਤੋਂ ਸੁਰਨ ਚ ਗਏ ਹੋਏ ਨੇ ਹੁਣ ਸੁਰਨ ਚ ਨੇ ਅਜੇ ਉਹ ਕਦੇ ਸੁਰਨ ਸੁਣ ਹੋ ਜਾਂਦੇ ਨੇ ਕਦੇ ਸੁਰਨ ਤੇ ਜਾ ਜਾਂਦੇ ਨੇ ਸੁਣ ਸਮਾਦ ਹੋ ਜਾਂਦੇ ਨੇ ਇਹ ਉਦੋਂ ਦੇ ਹੀ ਨੇ ਇਹ ਕੋਈ ਜਾਗ ਪਏ ਕੋ ਨਹੀਂ ਜਾਗੇ ਸੁਣ ਦੀ ਆਪ ਸੁਣ ਦੀ ਵੀ ਆਪ ਹੋ ਜਾਂਦਾ ਹੈ ਉਹਨੇ ਦੀ ਤਿੰਨ ਅਵਸਥਾ ਹੋ ਗਈ ਤਿੰਨ ਅਵਸਥਾ ਨੇ ਇਹਦੀਆਂ ਤਿੰਨ ਅਵਸਥਾ ਜਾਣ ਇਹ ਤਾਂ ਗੁਣੀ ਮਾਇਆ ਤਿੰਨ ਅਵਸਥਾ ਨੇ ਤ੍ਰਿਤੀਆ ਤਿੰਨ ਸਭ ਕਰ ਲਿਆਵਾ ਆਨੰਦ ਮੂਲ ਪਰਮ ਪਦ ਪਾਵੈ ਜਦੋਂ ਤਿੰਨ ਅਵਸਥਾ ਦੀ ਇੱਕ ਅਵਸਥਾ ਬਣਾਤੀ ਤੁਸੀਂ ਇਹਦੀ ਨਿਰੰਕਾਰ ਦੀ ਹੋਈ ਫਿਰ ਆਨੰਦ ਮੂਲ ਹੈ ਤੇਰਾ ਜਿਹੜਾ ਮੂਲ ਹੈ ਤੇਰਾ ਆਨੰਦ ਉਹਦੇ ਨਾਲ ਫਿਰ ਜੁੜੇਗਾ ਜਾ ਕੇ ਤ੍ਰਿਤੀਆ ਤਿੰਨ ਸਮਕਲ ਲਿਆਵੇ ਜਦ ਬਰਾਬਰ ਇਹਨਾਂ ਨੂੰ ਤਿੰਨਾਂ ਨੂੰ ਸਮਝਾਤਾ ਤਾਂ ਆਨੰਦ ਮੂਲ ਜਿਹੜਾ ਤੇਰਾ ਮੂਲ ਆਨੰਦ ਹੈ ਉਹਦੇ ਨਾਲ ਜੁੜੇਗਾ ਫਿਰ ਪਰਮਪਦ ਦੀ ਪ੍ਰਾਪਤੀ ਹੋਊਗੀ ਫਿਰ ਇੱਕ ਹੋ ਜਾਏਗਾ ਪਰਮਪਦ ਇੱਕ ਹੈ ਫਿਰ ਸਾਬਤ ਸੂਰਤ ਹੋ ਜਾਏਗਾ ਦਸਤਾਰ ਸਿਰਾ ਸੁਨਨ ਸਮਾਧੀ ਵੀ ਇਹੀ ਸੀ ਹੁਣ ਜਦ ਜਨਮ ਲੈ ਲੈਂਦਾ ਸੁਨਨ ਸਮਾਧ ਤੋਂ ਆ ਕੇ ਕਿਉਂਕਿ ਤ੍ਰੇ ਭਵਨ ਸੁਨਨ ਜਦ ਸਰੀਰ ਛੱਡ ਦਿੰਦਾ ਸਮਾਧ ਦੇ ਹੁੰਦਾ ਜਦ ਸਰੀਰ ਛੱਡ ਦਿੰਦਾ ਨਾ ਚਾਹਦੀ ਜੀ ਕੋਈ ਜੀਵ ਸੁਨਨ ਸਮਾਧ ਚਲੇ ਜਾਂਦੇ ਨੇ ਹਾਂ ਸਦੇ ਜੀ ਉਹ ਸੁਣਨ ਤੋਂ ਜਾ ਰਿਹਾ ਹੈ ਤਾਂ ਹੀ ਉਹ ਸਰਗੁਣ ਨਿਰਗੁਣ ਤੋਂ ਅਲੱਗ ਹੋ ਕੇ ਸੁਣਦੇ ਸਰਗੁਣ ਨਿਰਗੁਣ ਤੋਂ ਅਲੱਗ ਹੋ ਕੇ ਸੁਣਦੇ ਯਾਨੀ ਜੇ ਉਹ ਨਿਰਗੁਣ ਵਾਲਾ ਸਰਗੁਣ ਨਾਲ ਜੁੜੇ ਸਰਗੁਣ ਨਿਰਗੁਣ ਨੂੰ ਇੱਕ ਕਰਨ ਵਾਸਤੇ ਸੁਣ ਜਾਣਾ ਪਊਗਾ ਸਰਗੁਣ ਨਿਰਗੁਣ ਨੂੰ ਅਲੱਗ ਸਰਗੁਣ ਨਿਰਗੁਣ ਤੋਂ ਉੱਪਰ ਉੱਠਣ ਵਾਸਤੇ ਸੁਣਨ ਜਾਣਾ ਪਊਗਾ ਸਮਝ ਗਾ ਮਾਇਆ ਜੋ ਤਾਂ ਨਿਕਲ ਗਿਆ ਨਾ ਮਾਇਆ ਦੇ ਮੋਹ ਵਗੈਰਾ ਜਿਹੜਾ ਫਸਲ ਤਾਂ ਨਿਕਲ ਗਿਆ ਨਾ ਸੁਣਨ ਚ ਜਾ ਕੇ ਮਾਇਆ ਤੇ ਮੋਹ ਤੋਂ ਬਾਹਰ ਨਿਕਲ ਜਾਂਦਾ ਕਲਪਨਾ ਜਿਹੜੀ ਲੋਭ ਲੈ ਰਿਹਾ ਉਹ ਤੋਂ ਬਾਹਰ ਨਿਕਲ ਜਾਂਦਾ ਤ੍ਰੇਤੇ ਵਿੱਚ ਜਿਹੜੀ ਇਹਦੀ ਅਵਸਥਾ ਸੀ ਇਹ ਸੀ ਸੁਣਨ ਵਾਲੀ ਤ੍ਰੇਤੇ ਵਿੱਚ ਇਹਨੂੰ ਗਿਆਨ ਸੀ ਵੀ ਇਹ ਜਿਹੜੀ ਮਾਇਆ ਅਵਸਥਾ ਤੋੜ ਕੇ ਸੱਚ ਹੁਣ ਜਾਵੇ ਜਿੰਨਾ ਚਿਰ ਹੁਣ ਤ੍ਰੇਤੇ ਦੀ ਅਵਸਥਾ ਚ ਨਹੀਂ ਜਾਂਦਾ ਇਹਦਾ ਸਿਮਰਨ ਨਹੀਂ ਸ਼ੁਰੂ ਹੁੰਦਾ ਉਹੀ ਤਾਂ ਸਿਮਰਨ ਹੈ ਤ੍ਰੇਤੇ ਵਾਲਾ ਸਿਮਰਨ ਚਾਹੀਦਾ ਹੁਣ ਦੁਆਪਰ ਚ ਨੇ ਪੁੱਠਾ ਕੰਮ ਕਰ ਲਿਆ ਘਰ ਵਿੱਚ ਆ ਕੇ ਘਰ ਵਿੱਚ ਭੇਜਿਆ ਨਾ ਉੱਥੇ ਪੁੱਠਾ ਹੈ ਕੰਮ ਉੱਥੇ ਉਰਦ ਤਪ ਕਰ ਲਿਆ ਇਹਨੇ ਮਾਇਆ ਨਾਲ ਜੁੜ ਗਿਆ ਐਸਾ ਮਾਇਆ ਨਾਲ ਜੁੜਨਾ ਪੁੱਠੇ ਪਾਸੇ ਨੂੰ ਵਿਆਹ ਹੁਣ ਮਾਇਆ ਦਾ ਮੋਹ ਨਾ ਪਾੜ ਲਿਆ ਕਿ ਮਾਇਆ ਤੋਂ ਬਿਨਾ ਇਹਨੂੰ ਕੁਝ ਸਰੀਰ ਤੋਂ ਬਿਨਾ ਮੈਂ ਮੰਨਦਾ ਹੀ ਨਹੀਂ ਕਿਸੇ ਚੀਜ਼ ਸਰੀਰ ਤੇ ਜੀਵਨ ਹੈ ਸਰੀਰ ਤੇ ਹਾਨੀ ਹੈ ਸਰੀਰ ਤੇ ਲਾਭ ਹੈ ਸਰੀਰ ਦੀ ਉਹ ਚਿੰਤਾ ਹੈ ਹੁਣ ਦਾਤ ਪਿਆਰੀ ਦੂਸਰੇ ਵਿਸਰਿਆ ਦਾਤਾ ਦਾਤਾ ਜੀ ਨੇ ਸਰੀਰ ਦਿੱਤਾ ਉਹਦਾ ਚੇਤਾ ਹੀ ਨਹੀਂ ਸਰੀਰ ਦਾ ਚੇਤਾ ਅਸੀਂ ਇਹਦਾ ਅਰਥ ਲੈਣਾ ਜਿਹੜੀ ਸੰਸਾਰੀ ਦਾਤਾਂ ਨੇ ਬਿਲਕੁਲ ਇਹਦਾ ਅਰਥ ਨਹੀਂ ਦਾਤ ਨੂੰ ਦਾਤ ਨੂੰ ਜੀਵਨ ਮਿਲਿਆ ਜਿਹੜਾ ਸਰੀਰ ਜੀਵਨ ਹੈ ਇਹ ਦਾਤ ਹੈ ਇਹਦੇ ਕੋਲ ਜਿੱਦਣ ਇਹ ਨਹੀਂ ਰਹੀ ਕੋਈ ਦਾਤ ਵੀ ਨਹੀਂ ਰਹੀ ਬਾਕੀ ਦਾ ਦਾਤਾਂ ਦਾ ਸਰੀਰ ਕਰਕੇ ਅਟੈਚ ਨੇ ਸਾਡੇ ਨਾਲ ਜੇ ਸਰੀਰ ਨਹੀਂ ਹੈ ਤਾਂ ਖਿਰਵੇਂ ਭਈ ਪਰਾਈ ਹੈ ਬਾਕੀ ਦਾਤਾਂ ਦਾ ਖਿਰਵੇਂ ਭਈ ਪਰਾਈ ਹੈ ਜਿਹੜੀ ਅਸਲੀ ਦਾਤ ਹੈ ਉਹ ਦੱਸੀ ਦੀ ਕਿਸੇ ਨੇ ਜਿਹੜੀ ਨਕਲੀ ਨੇ ਉਹ ਦੱਸਦੀ ਕਿਉਂਕਿ ਉਹ ਜਿਹੜੇ ਅਸਲੀ ਦਾਤ ਦੱਸਣ ਵਾਲੇ ਨੇ ਪਰਚਾ ਉਹਨਾਂ ਨੂੰ ਖੁਦ ਨੂੰ ਨਹੀਂ ਪਤਾ ਵੀ ਸਰੀਰ ਹੈ ਜੀਉ ਪਿੰਡ ਸਭ ਤੇਰੀ ਰਾਸ ਹੈ ਤੇਰੀ ਰਾਸ ਹੀ ਜੀਉ ਪਿੰਡ ਸਭ ਤੇਰੀ ਰਾਸ ਹੈ ਹੋਰ ਕੀ ਹੈ ਉੱਥੇ ਤੱਕ ਤਾਂ ਗਏ ਹੀ ਨਹੀਂ ਸਾਰੇ ਸ਼ਰਾਰਤੀ ਨੇ ਲੋਭੀ ਨੇ ਆ ਅਕਲੇ ਹੈ ਨਹੀਂ ਐ ਕਹ ਲੋ ਅਕਲੇ ਹੈ ਮੂਰਖ ਨੇ ਇਕੱਠੇ ਹੋਏ ਕਪੜੇ ਪਾਲੇ ਸੰਤ ਬਣ ਕੇ ਸਟੱਡੀ ਕੀਤੀ ਹੋਈ ਨਹੀਂ ਬਰੀਕੀਆਂ ਤਾਂ ਗਏ ਹੀ ਨਹੀਂ ਆਤਮ ਖੋਜਿਆ ਹੀ ਨਹੀਂ ਆਤਮ ਚੀਦੇ ਹੀ ਨਹੀਂ ਹਾਂਜੀ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਹੁਣ ਸਰਗੁਣ ਨਿਰਗੁਣ ਸੁਨ ਸਮਾਧ ਹੋ ਸਕਦਾ ਜਾਂ ਪਹਿਲਾਂ ਸੁਨ ਸਮਾਧ ਸੀ ਹੁਣ ਕਿਉਂ ਨਹੀਂ ਹੋ ਸਕਦਾ ਹੁਣ ਇਹਨੇ ਮੁੜ ਕੇ ਤ੍ਰੇਤੇਜ ਨੂੰ ਜਾਣਣਾ ਤ੍ਰੇਤੇ ਵਾਲੀ ਅਵਸਥਾ ਲੜਨੀ ਹੈ ਤ੍ਰੇਤੇ ਜੋ ਜਾਊਗਾ ਹੁਣ ਸਾਜੂ ਕਿਉਂਕਿ ਸਾਜੂ ਚੋਂ ਜਦ ਆਇਆ ਤ੍ਰੇਤੇ ਚ ਆਇਆ ਜਿਹੜੇ ਰਸਤੇ ਆਏ ਉਸੇ ਰਸਤੇ ਮੁੜੂਗਾ ਵਾਪਸ ਅੱਜ ਵਾਲੇ ਅਵਸਥਾ ਜਿਹੜੀ ਅੱਜ ਸਾਡੇ ਕੋਲ ਅਵਸਥਾ ਹੈ ਉਹ ਗਰਭ ਦੀ ਅਵਸਥਾ ਜਦੋਂ ਚੱਲਦੀ ਸੀ ਚੱਲਦੀ ਸੀ ਨਾ ਗਰਭ ਦੀ ਕੋਈ ਚਿੰਤਾ ਨਹੀਂ ਸੀ ਐਦੋਂ ਸੁਖੀ ਸੀ ਗਰਭ ਦੇ ਵਿੱਚ ਉਹਦੇ ਤਪ ਕਰਦਾ ਸੀ ਉਹਦੇ ਤਾਂ ਮਿਸਾਲ ਦਿੱਤੀ ਹੈ ਲਿਬੀ ਲੱਗੀ ਹੋਈ ਹੈ ਉਹ ਕਹਿੰਦਾ ਜਿਹੜਾ ਗਰਭ ਕੁੰਡ ਮੈਂ ਆਪਣਾ ਸਰਮਣ ਦੇ ਮਾਤਰ ਗਰਭ ਮੈਂ ਆਪਣ ਸਰਮਣ ਦੇ ਤਹਿ ਤੁਮ ਰੱਖਣ ਆ ਰਹੇ ਉਹਦਾ ਤਾਂ ਮਿਸਾਲ ਦਿੱਤਾ ਉੱਥੇ ਤੇ ਤੈਨੂੰ ਬਚਾਇਆ ਐ ਸਰਮਣ ਦੇ ਕੇ ਉੱਥੇ ਤਾਂ ਸਰਮਣ ਕਰਦਾ ਹੈ ਹੁਣ ਕਰਦਾ ਨਹੀਂ ਉੱਥੇ ਮੁੜਨਾ ਪਹਿਲਾਂ ਮਾਤਰ ਬਾੜੀ ਅਵਸਥਾ ਚ ਉੱਥੋਂ ਫੇਰ ਤੇਰੇ ਤੇ ਜਾਣਾ ਕਿਤੇ ਉਹ ਇੱਥੇ ਵੀ ਮਾਇਆ ਨਾਲ ਜੁੜਿਆ ਹੋਇਆ ਹੈ ਮਾਤਗਰ ਵਿੱਚ ਕਿਸੇ ਲਾਲਚ ਨੂੰ ਸਬਰਨ ਕਰਦਾ ਤ੍ਰੇਤਾ ਨਾ ਆ ਜਵੇ ਜਨਮਦਾਨ ਦੀ ਹਾਂ ਮੁੜ ਕੇ ਤ੍ਰੇਤਾ ਨਾ ਆ ਜਵੇ ਜਾਊਗਾ ਜਾਊਗਾ ਜਿਉਂਦੇ ਹੀ ਦੁਆਪਰ ਤ੍ਰੇਤੇ ਦਾ ਬੈਗ ਮਾਰ ਜਾਣੀ ਜਿਹੜੇ ਰਾਹ ਆਇਆ ਇੱਥੇ ਤੱਕ ਬੈਗ ਜਿਉਂਦੇ ਹੀ ਮਾਰ ਜਾਣੀ ਹੈ ਵਾਪਸ ਦੁਆਪਰ ਜਾ ਕੇ ਤ੍ਰੇਤੇ ਚਲਾ ਜਾਣਾ ਵਾਪਸ ਉਸੇ ਰਸਤੇ ਜਦ ਜਿਹੜੇ ਰਸਤੇ ਆਈਦਾ ਉਸੇ ਰਸਤੇ ਮੁੜ ਕੇ ਜਾਈਦਾ ਰਸਤੇ ਉਸੇ ਜਾਵਾਂਗੇ ਮੁੜ ਕੇ ਜੇ ਹੋਰ ਰਾਹ ਪੈ ਗਏ ਕਿਤੇ ਹੋਰੇ ਚਲੇ ਜਾਵਾਂਗੇ ਗਾਂ ਨਹੀਂ ਜਾਣਾ ਰਸਤਾ ਰਸਤਾ ਸੀ ਬੈਕ ਮਾਰਦੀ ਪਿੱਛੇ ਮੁੜਨਾ ਇੱਥੋਂ ਦਾ ਮੱਛੀ ਪੱਥਰ ਛੱਡ ਕੇ ਵਾਪਸ ਜਾਂਦੀ ਹੈ ਮਾਇਆ ਦਾ ਪੱਥਰ ਛੱਡ ਲਿਆ ਹੁਣ ਮਾਇਆ ਕੀ ਰੱਖੇ ਵਾਪਸ ਮੁੜ ਗਿਆ ਪਿੱਛੇ ਹਾਂਜੀ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਤ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਤ ਹੋ ਆ ਜਿਹੜਾ ਤਾਂ ਕੀਤਾ ਨਾ ਆਪਣਾ ਲਿਆ ਆਪਣ ਕੀ ਹੈ ਤੇਰਾ ਕੀਤਾ ਹੋਇਆ ਮੈਂ ਛੜਿਆ ਆਪਣੇ ਗੁਣ ਤੇਰੀ ਵਜ੍ਹਾ ਨਾਲ ਹੀ ਛੜਿਆ ਟਕਰਾ ਕਿਉਂਕਿ ਸਵੈਭੰਗ ਬਸੀ ਤੂੰ ਸਵੈਭੰਗ ਹੁੰਦਾ ਜੇ ਮਨ ਚਾਹੇ ਤਾਂ ਨਾਲੋਂ ਆਪਣਾ ਜੇ ਮਨ ਚਾਹੁੰਦਾ ਹੈ ਜਿੱਤ ਦੇ ਨਾਲ ਰਹਿਣਾ ਮਨ ਜੇ ਚਾਹੁੰਦਾ ਸੱਚ ਦੇ ਨਾਲ ਰਹੇ ਮਨ ਚਾਹੁੰਦਾ ਝੂਠ ਨਾਲ ਰਹੇ ਜੁੜਿਆ ਗਲਤੀ ਤੇ ਤੋਂ ਹੀ ਹੋਈ ਆ ਕੋਈ ਜੋ ਤੂੰ ਇੱਥੇ ਆਇਆ ਸੰਸਾਰ 'ਚ ਆਖਰ ਡਿਗਿਆ ਕਿਉਂ ਤੋ ਤੂੰ ਕੱਚਾ ਫਲ ਟੁੱਟ ਕੇ ਕਿਉਂ ਗਿਰਿਆ ਐ ਮਾਤ ਗਰਭ ਰਾਮ ਗਰਭ ਕਿਉਂ ਆਇਆ ਜੋ ਵੀ ਕਿਵੇਂ ਵੀ ਆਇਆ ਚਲੋ ਤੇ ਗਲਤੀ ਤੇਰੀ ਸੀ ਨਾ ਕੋਈ ਆਦਮੀ ਜੇਲ੍ਹ 'ਚ ਕਿਉਂ ਗਿਆ ਕੋਈ ਗਲਤੀ ਹੋਦੀ ਹੋਊ ਨਾ ਤਰ੍ਹਾਂ ਤਰ੍ਹਾਂ ਦੇ ਕੈਦੀ ਨੇ ਤਰ੍ਹਾਂ ਤਰ੍ਹਾਂ ਦੀਆਂ ਗਲਤੀਆਂ ਕਰਕੇ ਉਹਨਾਂ ਨੇ ਕੈਦੀ ਉਹਨੂੰ ਕਿਹਾ ਭਾਈ ਹੁਣ ਕਿ ਜੇਲ੍ਹ ਚੋਂ ਤਾਂ ਜੇ ਛਡਕਾਰਾ ਜਾਣਾ ਆਪਣਾ ਕੀ ਆਪੇ ਸਮਝ ਕਿਉਂ ਤੂੰ ਆਇਆ ਕਿ ਮੈਂ ਜਾਏਗਾ ਹੁਣ ਤੂੰ ਦੁਬਾਰਾ ਉਹ ਗਲਤੀ ਨਹੀਂ ਕਰਨੀ ਉਹ ਗਲਤੀ ਕਰਦੇ ਦੁਬਾਰਾ ਤੋਬਾ ਕਰ ਲੈ ਫਿਰ ਤੈਨੂੰ ਕੱਢ ਦੇਣਗੇ ਬਸ ਇੱਥੇ ਹੀ ਸ਼ਰਤ ਹੈ ਕਿ ਉਹ ਗਲਤੀ ਤੋਂ ਤੋਬਾ ਕਰ ਲੋ ਪਿਛਲੇ ਉਗਣ ਬਖਸ਼ਦਾ ਪ੍ਰਭ ਅੱਗੇ ਮਾਰੋ ਇਹਦੀ ਵੀ ਗੱਲ ਹੈ ਉਹ ਲੱਭੀ ਕਾਇਦ ਨਹੀਂ ਵੀ ਇਹਨੇ ਸਾਲ ਤੈਨੂੰ ਕੱਟਣੇ ਪੈਣਗੇ ਬਿਲਕੁਲ ਨਹੀਂ ਹੈ ਪਿਛਲੀ ਗਲਤੀ ਤੋਂ ਹੀ ਤੋਬਾ ਕਰ ਲੋ ਵੀ ਆ ਫੜ ਲੈ ਕੰਨ ਮੁੜ ਕੇ ਦੀ ਗਲਤੀ ਕਰਦੇ ਹੁਕਮ ਦੀ ਅਸੀਂ ਨਹੀਂ ਕੀਤੀ ਪਰਵਾਹ ਸਰਕਾਰ ਦੇ ਹੁਕਮ ਦੀ ਕੀਤੀ ਨਹੀਂ ਪਰਵਾਹ ਉਹਦਾ ਕੀਤਾ ਵਿਰੋਧ ਤਾਂ ਇੱਥੇ ਆਇਆ ਮੋਟੀ ਗੱਲ ਹੈ ਹੁਕਮ ਦਾ ਵਿਰੋਧ ਕੀਤਾ ਚਾਹੇ ਉਹਨੇ ਡਾਕਾ ਮਾਰਿਆ ਚਾਹੇ ਚੋਰੀ ਕੀਤੀ ਜੋ ਵੀ ਕੁਝ ਕੀਤਾ ਅਪਰਾਧ ਕੀਤਾ ਹੁਕਮ ਦੀ ਗੈਰ ਅਵਗਿਆ ਕਰਕੇ ਹੀ ਹੋਇਆ ਨਾ ਜੜ ਗਿਆ ਇਹ ਨਹੀਂ ਕਿਉਂ ਗਿਆ ਹੁਕਮ ਦੀ ਅਵਗਿਆ ਹੋਈ ਹੈ ਸੱਚੀ ਗਾਹਾਂ ਨੂੰ ਨਹੀਂ ਕਰਦੇ ਹੁਕਮ ਦੀ ਅਵਗਿਆ ਭਾਣੇ 'ਚ ਚੱਲਣਾ ਇੱਥੇ ਚੱਲ ਕੇ ਦਿਖਾਉਣਾ ਭਾਣੇ 'ਚ ਜੇ ਚੱਲ ਕੇ ਦਿਖਾ ਦਾਂਗੇ ਪਾਣੀ 'ਚ ਭਰੋਸਾ ਕਰਨਗੇ ਜੇ ਉਹੀ ਕਹਾਂਗੇ ਹਾਂ ਅਸੀਂ ਪਾਣੀ ਚੱਲਾਂਗੇ ਕੋਈ ਨਹੀਂ ਕੋਈ ਨਹੀਂ ਸਵਾਰ ਕਰਦਾ ਮੈਂ ਚੱਲ ਕੇ ਦਿਖਾਓ ਜੇ ਉਹਦੇ ਵਿੱਚੇ ਪਾਣੀ 'ਚ ਰਹਿ ਕੇ ਦਿਖਾਓ ਵਿਸ਼ਵਾਸ ਹੋ ਜਾਊਗਾ ਛੱਡ ਦੇਣਗੇ ਵੀ ਨਹੀਂ ਵਿਸ਼ਵਾਸ ਹੋਊਗਾ ਨਹੀਂ ਛੱਡਦੇ ਸਰਕਾਰ ਦੇ ਪਾਣੀ ਚੱਲੇ ਬਿਨਾ ਸਰਕਾਰ ਨਹੀਂ ਗੜਦੀ ਜੇਲ੍ਹ 'ਚੋਂ ਇੱਥੇ ਦਾ ਕਾਨੂੰਨ ਹੈ ਇੱਥੇ ਦਾ ਕਾਨੂੰਨ ਹੈ ਆਪਣੀਆਂ ਜਿਹੜੀਆਂ ਸੰਸਾਰ ਦੀਆਂ ਸਰਕਾਰਾਂ ਨੇ ਉਹਨਾਂ ਦਾ ਕਾਨੂੰਨ ਨਹੀਂ ਇਹ ਉਹਨਾਂ ਦਾ ਟਾਈਮ ਬੋਰਡ ਹੈ ਨਜ਼ਰਬਾ ਛੱਡ ਦੇਣਾ ਡਾਕੂ ਨੂੰ ਤਾਂ ਕਿ ਫੇਰ ਮਾਰੇ ਨਾ ਮਾਰੇ ਇੱਥੇ ਜਾ ਛੱਡਣਾ ਜਾਂ ਉਹਦਾ ਸੁਭਾਅ ਬਦਲ ਗਿਆ ਛੱਡਣਾ ਹੀ ਨਹੀਂ ਉਹਨਾਂ ਚ ਸੱਚਖੰਡ ਵਿੱਚ ਰਹਿਣ ਦੇ ਕਾਬਲ ਹੋ ਜਵੇ ਉਹਨੂੰ ਬਾਹਰ ਕੱਢਣਗੇ ਨਿਕਲਣਾ ਨਹੀਂ ਇੱਥੇ ਤਾਂ ਸੁਖ ਦੇ ਜਾਣਗੇ ਇੱਥੇ ਅਖਤਿਆਰਾਂ ਚੱਲਦੇ ਦੇਣਗੇ ਰਹੂਗਾ ਜੇਲ੍ਹ ਜੇ ਚਾਹੇ ਸੁਪਰਡੈਂਟ ਬਣਾ ਦੇ ਰਹੂਗਾ ਜੇਲ੍ਹ ਜੇ ਸੁਪਰਡੈਂਟ ਬਣਾਤਾ ਜੇਲ੍ਹ ਤੋਂ ਸਿਪਾਹੀ ਬਣਾਤਾ ਥਾਣੇਦਾਰ ਬਣਾਤਾ ਪਹਿਲਾਂ ਤੂੰ ਥਾਣੇਦਾਰ ਹੀ ਲੈ ਜੇਲ੍ਹ ਦੀ ਰਹਿ ਜੇਲ੍ਹ 'ਚ ਬਸ ਇੱਥੇ ਹੀ ਪਾਵਰਾਂ ਦੇ ਦਿੰਦੇ ਨੇ ਸੰਸਾਰ ਦੇ ਵਿੱਚ ਰਾਜਾ ਬਣਾਤਾ ਤੈਨੂੰ ਤੈਨੂੰ ਵੀਰ ਬਣਾਤਾ ਜੇ ਤੂੰ ਚੰਗਾ ਆਦਮੀ ਹੈ ਚੰਗੇ ਕੰਮ ਕਰ ਇੱਥੇ ਇਹ ਆਪਣੇ ਨੇ ਬੰਦੇ ਕੋਲ ਆਪਰਾ ਨਹੀਂ ਹੈਗਾ ਇਹਨਾਂ ਨੂੰ ਸਮਝਾ ਸਮਝਾਉਣ ਲਾ ਦੋ ਤੂੰ ਕਾਨੂੰਨ ਇਹਨਾਂ ਨੂੰ ਪੜਾ ਕਾਨੂੰਨ ਮੰਨਣਾ ਇਹਨਾਂ ਨੂੰ ਸਿਖਾ ਉਪਦੇਸ਼ ਕਰ ਐ ਸੰਤ ਸੰਤ ਜਿਹੜੇ ਲੱਗੇ ਨਾ ਛੋਟੇ ਮੋਟੇ ਹੋਏ ਸੇ ਕੰਮ ਲੱਗੇ ਹੋਏ ਨੇ ਪਹਿਲਾਂ ਚੰਗੇ ਪਾਸੇ ਹੌਲੀ ਹੌਲੀ ਜੇ ਚੰਗੇ ਪਾਸੇ ਹੀ ਲੱਗੇ ਰਹਿਣ ਤਰੱਕੀ ਹੋ ਜਾਂਦੀ ਹੈ ਕੋਈ ਜਨਮ ਚੰਗੇ ਪਾਸੇ ਲੱਗੇ ਰਹਿਣ ਤਰੱਕੀ ਹੋ ਜਾਂਦੀ ਹੈ ਉਹਨਾਂ ਲੋਕਾਂ 'ਚ ਕੋਈ ਫਿਰ ਭਗਤ ਬਣ ਜਾਂਦਾ ਜੇ ਵਾਕਈ ਚੰਗੇ ਪਾਸੇ ਲੱਗੇ ਰਹਿਣ ਇਹਨਾਂ ਚੋਂ ਭਗਤ ਬਣ ਜਾਂਦਾ ਦੋ ਚਾਰ ਜਨਮ ਲੈ ਕੇ ਜੇ ਇਮਾਨਦਾਰੀ ਨਾਲ ਲੱਗੇ ਰਹਿਣਗੇ ਜੇ ਕੋ ਜੇ ਕੋ ਫੇਰ ਠੱਗ ਬਣ ਗਿਆ ਕਮੀ ਆ ਗਈ ਫਿਰ ਥੱਲੇ ਚਲਾ ਜਾਊਗਾ ਜੇ ਕੋਈ ਭਗਤਾਂ ਨੇ ਕਰਦਾ ਕਰਦਾ ਸਾਲਾਂ 'ਚ ਚੋਰ ਬਣ ਗਿਆ ਫਿਰ ਉਹ ਥੱਲੇ ਚਲੇ ਫਿਰ ਅਪਰਾਧੀ ਨੂੰ ਸਜ਼ਾ ਹੈਗੀ ਅਪਰਾਧੀ ਬਣ ਜੂ ਅਪਰਾਧੀ ਨੇ ਸੋਚ ਇੱਥੇ ਇਹੀ ਕੁਝ ਚੱਲਦਾ ਛੁੱਟੂ ਉਹ ਜਿਹੜਾ ਬਿਲਕੁਲ ਕਨਫੀਡੈਂਸ ਦੇ ਵਿੱਚ ਲੈ ਲੂਗਾ ਉਹਨਾਂ ਨੂੰ ਕਿ ਮੈਂ ਉਹ ਕਹਿੰਦੇ ਨੇ ਵੀ ਹੁਕਮ ਤੋਂ ਇਹ ਬਾਹਰ ਜਾ ਹੀ ਨਹੀਂ ਸਕਦਾ ਉਹਦੇ ਸਾਰੇ ਟੈਸਟ ਲੈ ਕੇ ਤਾਂ ਬਾਹਰ ਕਰਦੇ ਉਹਨੇ ਚਰਖੇ ਦੇ ਵੀ ਚੜਾ ਕੇ ਦੇਖ ਲੈਂਦੇ ਨੇ ਦਿੱਤੀ ਤੇ ਵੀ ਵੀ ਬਿਠਾ ਕੇ ਦੇਖ ਲੈਂਦੇ ਨੇ ਉਹਦੇ ਸਾਰੇ ਟੈਸਟ ਲੈ ਕੇ ਤਾਂ ਬਾਹਰ ਕਰਦੇ ਨੇ ਐਵੇਂ ਨਹੀਂ ਕਰਦਾ ਕੋਈ ਤੋਂ ਬਾਹਰ ਅੜੀ ਸੌਖੀ ਗੱਲ ਨਹੀਂ ਬਾਹਰ ਕਰ ਦੇਣਗੇ ਉਹ ਤਾਂ ਬਿਨ ਬੋਲੇ ਸਭ ਕੁਝ ਜਾਣਦੇ ਨੇ ਉਹਨੂੰ ਕੀ ਹੈ ਹਾਂਜੀ